ਸਹਿਜ ਭਾਏ ਮਿਲਿਏ ਸੁਖ ਹੋਵੇ ਗੁਰਮੁਖੀ ਜਾਗੈ ਨੀਂਦਨੋ ਸੋਵੇ ਸਹਿਜ ਭਾਏ ਮਿਲਿਏ ਸੁਖ ਹੋਵੇ ਸਹਿਜ ਭਾਏ ਮਿਲਿਏ ਸੁਖ ਹੋਵੇ ਭਾਏ ਦਾ ਮਤਲਬ ਹੁੰਦਾ ਭੁੱਖ ਇਹ ਸਹਿਜ ਭਾਏ ਦਾ ਮਤਲਬ ਹੈ ਇੱਕ ਤਾਂ ਸਾਡੀ ਭੁੱਖ ਹੈ ਸੁਪਨੇ ਜੁੜ ਭਾਏ ਦਾ ਮਤਲਬ ਭੁੱਖ ਹੁੰਦਾ ਜਿੰਨਾ ਚਿਰ ਭਾਏ ਦਾ ਮਤਲਬ ਭੁੱਖ ਨਹੀਂ ਕਰਦੇ ਗੁਰਬਾਣੀ ਦੇ ਅਰਥ ਫਿੱਟ ਆਏ ਨਹੀਂ ਸਾਨੂੰ ਸਮਝ ਨਹੀਂ ਆ ਸਕਦੀ ਗੱਲ ਕੀ ਜੋ ਸਾਡੀ ਚੰਗਾ ਲੱਗਦਾ ਉਹ ਸੀ ਸੋਚਦੇ ਉਹਦੇ ਬਾਰੇ ਜੋ ਚੰਗਾ ਲੱਗਦਾ ਉਹਦੀ ਸਾਨੂੰ ਭੁੱਖ ਹੁੰਦੀ ਮਾੜੀ ਚੀਜ਼ ਦੀ ਤਾਂ ਭੁੱਖ ਹੈ ਨਹੀਂ ਹੁਣ ਪਹਿਲਾਂ ਸਾਨੂੰ ਦੁੱਖ ਦੀ ਭੁੱਖ ਦੀ ਸੁੱਖ ਦੀ ਭੁੱਖ ਭਾਵੇਂ ਗੱਲ ਗਲਤ ਹੈ ਅਗਿਆਨਤਾ ਜੈ ਦੁੱਖ ਸੁਖ ਦੀ ਜਿਹੜੀ ਭੁੱਖ ਹੈ ਸਾਜ ਪਾਏ ਨਹੀਂ ਜਾਗਦੇ ਦੀ ਭੁੱਖ ਹੁੰਦੀ ਹੈ ਅਗਿਆਨਤਾ ਦੀ ਭੁੱਖ ਹੁੰਦੀ ਹੈ ਗਿਆਨ ਦੀ ਭੁੱਖ ਹੁੰਦੀ ਹੈ ਬੱਚਾ ਗਿਆਨੀ ਹੈ ਨਿਆਣਾ ਹੈ ਉਹਦੀ ਭੁੱਖ ਰਹੀ ਹੈ ਜਿੰਨਾ ਮਰਜ਼ੀ ਪੈਸੇ ਖਰਚੇ ਜਾਓ ਜਿੰਨਾ ਮਰਜ਼ੀ ਬਾਜ਼ਾਰ ਚੋਂ ਸਭ ਉਹਨੂੰ ਕੋਈ ਪਤਾ ਨਹੀਂ ਪੈਸੇ ਦੀ ਵੈਲਿਊ ਦੀ ਜੇ ਮੁੱਕ ਗਏ ਕੀ ਹੋਊਗਾ ਕਿੱਥੋਂ ਹੋਣਗੇ ਕੋਈ ਮਤਲਬ ਐਵੇਂ ਅਸੀਂ ਅਗਿਆਨਤਾ ਦੇ ਵਿੱਚ ਆਪਣੀ ਜੀਵਨ ਖਰਾਬ ਕਰੀ ਜਾਂਦੇ ਜੀਵਨ ਦੀ ਜਿਹੜੀ ਪੁੱਜੀ ਹੈ ਲਾਈਫ ਹੈ ਲਾਈਫ ਹੈ ਪੁੱਜੀ ਹੈ ਸਾਡੀ ਇਹਨੂੰ ਬੇਸ ਕਰੀ ਜਾਂਦੇ ਆ ਉਹਨਾਂ ਚੀਜ਼ਾਂ ਤੇ ਜਿਵੇਂ ਬੱਚਾ ਖਡਾਉਣੇ ਦੇ ਖੇਡਦੇ ਨਾ ਸੀ ਤਮਾਸ਼ਾ ਦੇਖਣ ਨਹੀਂ ਆਏ ਖੇਡਣ ਲੱਗੇ ਦੇਖਣ ਆਏ ਤੇ ਖੇਡਣ ਲੱਗੇ ਜਿਹੜਾ ਤਮਾਸ਼ਾ ਦੇਖਣ ਆਏ ਨੇ ਘਟਾਉਣੇ ਨਹੀਂ ਤੇ ਬਾਜ਼ਾਰ ਕੀ ਨਵੀਂ ਜਾਂਦੇ ਨੇ ਦੇਖ ਲੈਂਦੇ ਨੇ ਘਟਾਉਣੇ ਬਾਜ਼ਾਰ ਦੀ ਪਏ ਘਰ ਵੀ ਤਾਂ ਦੇਖਣਾ ਹੀ ਨਹੀਂ ਆਦੇ ਉਹਨਾਂ ਤੇ ਪੈਸਾ ਨਹੀਂ ਖਰਚ ਕਰਦੇ ਜੀਵਨ ਦਾ ਇੱਕ ਸਕਿੰਟ ਨਹੀਂ ਖਰਚ ਕਰਦੇ ਉਹਨਾਂ ਜੀਵਨ ਦਾ ਸਕਿੰਟ ਉਹ ਚੀਜ਼ ਤੇ ਖਰਚ ਕਰਦੇ ਨੇ ਜਿਹੜੀ ਚੀਜ਼ ਸਾਡੇ ਨਾਲ ਜਾਂਦੀ ਇੱਕ ਸੁੱਤਿਆ ਪੈਣ ਦੀ ਭੁੱਖ ਹੈ ਇੱਕ ਜਾਗਦੇ ਦੀ ਭੁੱਖ ਸੁਪਨੇ ਦੀ ਹੋਰ ਹੁੰਦੀ ਹੈ ਸੁਪਨੇ ਦੀ ਦੁਨੀਆ ਦੀ ਭੁੱਖ ਹੋਰ ਹੁੰਦੀ ਹੈ ਇੱਛਾ ਹੋਰ ਹੁੰਦੀ ਹੈ ਜੇ ਜਾਗਦਾ ਹੈ ਤਾਂ ਭੁੱਖ ਹੋਰ ਹੁੰਦੀ ਜਾਗਦੇ ਜਿੰਦੇ ਸਹਿਜ ਸੱਚੇ ਨਾਮ ਕੀ ਲਾਗਾ ਉਹ ਲਾਗਾ ਭੁੱਖਾ ਹੋਣਾ ਹੈ ਜੀ ਜੇ ਹੁਣ ਉਹਦੀ ਭੁੱਖ ਸੱਚੇ ਨਾਮ ਦੀ ਤਾਂ ਲਾਗਾ ਰਹੂ ਚੋਂ ਆਇਆ ਨਾਲ ਉਹ ਤਾਂ ਜਾਗੇ ਤੇ ਭੁੱਖ ਲੱਗਣੀ ਹੈ ਉਹ ਭੁੱਖ ਦਾ ਪੈਦਾ ਹੋਣਾ ਜਾਗਣ ਦੀ ਨਿਸ਼ਾਨੀ ਹੈ ਐ ਕਹਿ ਲੋ ਜਾਏ ਉਹ ਸਾਨੂੰ ਕਦੇ ਪਤਾ ਲੱਗੂ ਜਾਗਣ ਅਸੀਂ ਤਾਂ ਹੁਣ ਜਾਗਦੇ ਬੰਦੇ ਵੀ ਅਸੀਂ ਜਾਗਦੇ ਹਾਂ ਪਹਿਲਾਂ ਤਾਂ ਇਹ ਸੋਚਣ ਤੋਂ ਨਿਕਲਣਾ ਮੁਸ਼ਕਲ ਹੈ ਵੀ ਜਾਗਣਾ ਹੁੰਦਾ ਕੀ ਹੈ ਜਾਗਦੇ ਤਾਂ ਅਸੀਂ ਹੈਗੇ ਹੀ ਇਹ ਦੁਖੀ ਅਵਸਥਾ ਹੋਈ ਸਾਡੀ ਜਾਗਣ ਸਦਾ ਹਣਾ ਆਦਮੀ ਨੂੰ ਵਾਕੀ ਦਾ ਨਹੀਂ ਆ ਸਕਦਾ ਇਹਦੇ ਸਖੋ ਪੰਜ ਵਿੱਚੋਂ ਨਿਕਲੇ ਨਹੀਂ ਸਕਦਾ ਜਾਗਣਾ ਕੀ ਹੁੰਦਾ ਜਾਗਣਾ ਜਾਗਣ ਦੀ ਕਾ ਹਰ ਕੀਰਤਨ ਵਿੱਚ ਜਾਗਣਾ ਉਹ ਜਾਗਣਾ ਜਿਹੜਾ ਹਰ ਕੀਰਤਨ ਦੇ ਵਿੱਚ ਜਾਗਣਾ ਗੁਰਬਾਣੀ ਨੂੰ ਸੁਣ ਕੇ ਜਿਹੜਾ ਜਾਗਣਾ ਨਾ ਇਹਦੇ ਅਰਥ ਸੁਣ ਕੇ ਉਹਨੂੰ ਜਾਗਣਾ ਕਹਿੰਦੇ ਨੇ ਗੁਰਬਾਣੀ ਦਾ ਜਸ ਸੁਣ ਕੇ ਸਮਝ ਕੇ ਜਿਹੜਾ ਜਾਗਣਾ ਵੀ ਕੀ ਕਰਨਾ ਆਇਆ ਸੀ ਕੀ ਕਰ ਰਹੇ ਕੀ ਕਰਨਾ ਚਾਹੀਦਾ ਫਿਰ ਭੁੱਖ ਬਦਲ ਜੂਗੀ ਕੋਈ ਜਾਗਣ ਦੇ ਬਾਅਦ ਭੁੱਖ ਬਦਲ ਜੂਗੀ ਉਹ ਕੀ ਉਹ ਸਹਿਜ ਪਾਏ ਹੋ ਉਸ ਨੂੰ ਸਹਿਜ ਪਾਏ ਜੋਗੀ ਸਹਿਜ ਪਾਏ ਹੈ ਜੀ ਜੇ ਸਹਿਜ ਭੁੱਖ ਜੋਗੀਆਂ ਦੇ ਘਰ ਹੁੰਦੀ ਜਾਗਰਤ ਅਵਸਥਾ ਦੀ ਤਾਂ ਸਮਾਧੀ ਕਰੋ ਉਹਦਾ ਤਾਂ ਰੜਦਾ ਉਹ ਨਿਕਲਦਾ ਨਹੀਂ ਪ੍ਰਾਪਤੀ ਦਾ ਕੁਝ ਹੈ ਨਹੀਂ ਉਹ ਲਕੀਰ ਨੂੰ ਪਿੱਟੀ ਜਾਂਦੇ ਨੇ ਲਕੀਰ ਦੇ ਫਕੀਰ ਨੇ ਜਿਹੜੇ ਉਹਨਾਂ ਦੇ ਗੁਰੂ ਤੇ ਉਹਨਾਂ ਨੂੰ ਕਿਹੜਾ ਕੁਝ ਮਿਲਿਆ ਸੀ ਮਿਲਿਆ ਉਹਨਾਂ ਨੂੰ ਕੁਝ ਨਹੀਂ ਸੀ ਮਿਲੀ ਸੀ ਕੀ ਮਿਲੀ ਸੀ ਸਾਰੇ ਜਿਸ ਮਿਲੀ ਸੀ ਲੋਕਾਂ ਦੇ ਜਿਸ ਮਿਲੀ ਸੀ ਵੀ ਮਹਾਨ ਪੁਰਸ਼ ਨੇ ਉਹ ਇਹ ਜਿਸ ਸੀ ਉਸੇ ਦਾ ਨਸ਼ਾ ਸੀ ਹੋਰ ਕੁਝ ਦੁਨੀਆ ਦੀਆਂ ਵਡਿਆਈਆਂ ਅੱਗੇ ਸਿੱਧੀ ਜਾੜ ਹੈ ਵੀ ਨਹੀਂ ਕਿਹਾ ਆਇਆ ਬੜੇ ਬੜੇ ਹਲਾ ਕੇ ਰੱਖਦੇ ਦੁਨੀਆ ਦੀ ਵਡਿਆਈ ਨੇ ਗੋਰਖਨਾਥ ਵਰਗਿਆਂ ਦਾ ਜੀਵਨ ਖਰਾਬ ਹੋ ਗਿਆ ਮਿਲਿਆ ਕੁਝ ਨਹੀਂ ਬਸ ਵਡਿਆਈ 'ਚ ਰਹਿ ਗਏ ਰਾਜੇ ਦੀ ਔਰ ਪਰਪੰਚੀ ਦੀ ਧਰਮ ਕਰਨ ਜਿਹੜਾ ਪਰਪੰਚੀ ਹੁੰਦਾ ਇੱਕੋ ਹੀ ਭੁੱਖ ਹੁੰਦੀ ਸੰਸਾਰੀ ਵਡਿਆਈ ਰਾਜਾ ਵਿਸ਼ਨੂੰ ਦਾ ਅਵਤਾਰ ਹੈ ਉਹ ਸ਼ਿਵ ਦਾ ਅਵਤਾਰ ਦੋਏ ਅਵਤਾਰ ਗਏ ਦੋਏ ਵਿਚਾਰਤਾ ਰਾਵਣ ਹਿੰਦੁਸਤਾਨ ਦੀ ਦੋਏ ਗੁਰੂ ਨੇ ਦੋਹਾਂ ਦੀ ਜੀਵਨ ਵਿਕਾਰ ਜਾਏਗਾ ਵਿਚਾਲੇ ਵਾਲਾ ਕੌਣ ਹੈ ਵਿਚਾਲੇ ਵਾਲੇ ਕੋਲ ਤੇ ਤਿੰਨ ਭਗਤ ਇਹ ਰਾਜੇ ਵੀ ਨੇ ਜੋਗੀ ਵੀ ਨੇ ਇਹ ਜੋਗੀ ਰਾਜੇ ਦੀ ਜਿਹੜਾ ਸੰਸਾਰ ਦਾ ਰਾਜਾ ਜੋਗੀ ਨਹੀਂ ਦੇਖੋ ਦੋਏ ਨਹੀਂ ਉਹ ਕਹਿੰਦਾ ਮੈਂ ਜੋਗੀ ਨਹੀਂ ਮੈਂ ਰਾਜਾ ਜੋਗੀ ਕਹਿੰਦਾ ਮੈਂ ਰਾਜਾ ਨਹੀਂ ਮੈਂ ਜੋਗੀ ਭਗਤ ਰਾਜਾ ਵੀ ਹੈ ਜੋਗੀ ਵੀ ਦੋਏ ਗੁਣ ਨੇ ਉਹਦੇ ਵਿੱਚ ਰਾਜਾ ਅਵਨਾਸ਼ੀ ਰਾਜਾ ਸੰਸਾਰੀ ਰਾਜ ਨਹੀਂ ਅਵਨਾਸ਼ੀ ਰਾਜ ਜੋਗੀ ਦਾ ਮਤਲਬ ਜੁੜਿਆ ਹੋਇਆ ਆਪਣੇ ਆਪ ਚ ਸਭ ਸੂਰਤ ਸਾਬਤ ਸੂਰਤ ਹੈ ਤਾਂ ਹੀ ਅਵਨਾਸ਼ੀ ਰਾਜ ਹੈ ਗਣਪਤ ਉਸ ਆਸਣ ਤੇ ਸੋਇਆ ਅਸੀਂ ਜਾਗ ਪਿਆ ਉੱਥੇ ਜਦ ਜਾਗਿਆ ਤਾਂ ਰਾਜਾ ਮਹਿਸੂਸ ਕਰਦਾ ਆਪਣੇ ਆਪ ਨੂੰ ਅਨੁਭਵ ਕਰਦਾ ਰਾਜਾ ਹੀ ਆ ਮੈਂ ਜਾਗਿਆ ਸੁੱਤਾ ਪਿਆ ਭਖਾਰੀ ਹੈ ਸੁਪਨਾ ਕਰਕੇ ਭਖਾਰੀ ਸੀ ਇਹ ਤਾਂ ਜਾਗਿਆ ਫਿਰ ਤਾਂ ਰਾਜਾ ਹੀ ਜੋਗੀ ਕਿਦਨ ਆਇਆ ਜੋਗੀ ਹੋਇਆ ਦਰਬਾਰ ਸਾਰੇ ਨਾਲ ਜੁੜ ਗਿਆ ਸੱਚਖੰਡ ਨਾਲ ਸਾਰੇ ਨਾਲ ਜੁੜ ਗਿਆ ਜਿੱਥੇ ਬੈਠਾ ਸੀ ਉੱਥੇ ਤਾਂ ਨਹੀਂ ਜੜੇ ਸੁੱਤੇ ਪਏ ਸੁਪਨੇ ਵਿੱਚ ਆ ਸੁਪਨੇ ਜਾਣਾ ਜਿਹੜਾ ਅਚੇਤ ਕਹਿੰਦੇ ਨੇ ਅੰਤਰਾਤਮਾ ਅਚੇਤ ਹੈ ਉਹ ਇਸ ਕਰਕੇ ਕਹਿੰਦੇ ਨੇ ਸੱਚਖੰਡ ਵੱਲੋਂ ਅਚੇਤ ਹੈ ਅੰਤਰਾਤਮਾ ਜਿਹੜੀ ਹੈ ਸੰਸਾਰ ਵੱਲੋਂ ਅਚੇਤ ਨਹੀਂ ਹੈ ਇੱਥੇ ਤਾਂ ਸੁਚੇਤ ਹੈ ਸਵਾਲ ਹਿੰਦੀ ਹੈ ਸਾਹ ਲੈਣਾ ਬੰਦ ਕਰ ਦੋਵੇ ਜਦ ਰਾਤ ਸਾਹਿਬ ਸਤਗੁਰ ਜਾਣਦਾ ਹੈ ਤੇ ਜਾਣਦਾ ਤੇ ਉਹ ਪਰ ਸੰਸਾਰ ਕੇ ਜਾਗਦਾ ਹੈ ਸਰੀਰ ਨੂੰ ਬਚਾਉਣ ਵਾਸਤੇ ਜਾਗਦਾ ਉਧਰੋਂ ਸੁੱਤਾ ਪਿਆ ਸੱਚ ਜੇ ਉਧਰ ਜਾਗਦਾ ਹੁੰਦਾ ਫਿਰ ਇਹਦਾ ਲੋੜ ਸੀ ਸਰੀਰ ਦੀ ਮਨ ਕਰਕੇ ਜਾਗਣਾ ਮਨ ਕਰਕੇ ਸੌਣਾ ਜਿਉਂਦਾ ਹੈਗਾ ਜਾਗਦਾ ਨਹੀਂ ਸਤਪੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਵਿਨਾਸ਼ੀ ਪੁਰਖ ਜਿਉਂਦਾ ਰਹਿੰਦਾ ਹਰ ਵਕਤ ਜਾਗਦਾ ਨਹੀਂ ਹਰ ਵਕਤ ਰਹਿੰਦਾ ਜਿਉਂਦਾ ਹੋਣਾ ਹੋਰ ਗੱਲ ਹੈ ਜਾਗਦਾ ਹੋਣਾ ਹੋਰ ਗੱਲ ਜਾਗਦਾ ਮਨ ਦੇ ਲੈਵਲ ਤੇ ਕੋਈ ਵੀ ਸੌਂਦਾ ਮਨ ਦੇ ਲੈਵਲ ਤੇ ਜਿਉਂਦਾ ਚਿੱਤ ਦੇ ਲੈਵਲ ਜਿਉਂਦਾ ਨਹੀਂ ਮਨ ਦੇ ਲੈਵਲ ਤੇ ਕੋਈ ਮਨ ਦੇ ਲੈਵਲ ਦਾ ਝੂਠਾ ਜੀਵਨ ਆ ਜੀਵਨ ਮਨ ਦੇ ਲੈਵਲ ਦਾ ਸ੍ਰੀ ਗੁਰੂ ਮਨ ਦੇ ਲੈਵਲ ਦਾ ਜਿਹੜਾ ਜੀਵਨ ਹੈ ਸਰੀਰ ਇੱਥੇ ਸੁਪਨੇ ਦਾ ਜੀਵਨ ਹੈ ਬੰਦੇ ਲੈਵਲ ਦਾ ਜੀਵਨ ਸੁਪਨੇ ਦਾ ਜੀਵਨ ਜੀਵਨ ਮਨ ਸੁਪਨੇ ਚ ਡਿਪੈਂਡੈਂਟ ਹੁੰਦਾ ਨਹੀਂ ਤਾਂ ਡਿਪੈਂਡੈਂਟ ਹੈ ਬਵਾਸੀ ਰਾਜਾ ਹੁਣੇ ਨਾ ਬਵਾਸੀ ਰਾਜਾ ਕਿੱਥੇ ਬਵਾਸੀ ਹੈ ਹੁੰਦਾ ਆਪਣੇ ਆਪ ਨੂੰ ਸਮਝਦਾ ਹੁੰਦਾ ਜਾਂ ਇੰਡੀਪੈਂਡੈਂਟ ਨਹੀਂ ਹੁੰਦਾ ਮਨ ਦਾ ਹੁੰਦਾ ਬਾਕੀ ਹੈ ਟਕਾਇ ਦਾ ਬਾਕੀ ਹੈ ਇਹਦਾ ਤਾਂ ਬਾਗੀ ਹੈ ਡਕੈਤ ਸਾਰੇ ਕਾਨੂੰਨ ਤੋੜਦਾ ਸਰਕਾਰ ਦਾ ਕਾਨੂੰਨ ਨਹੀਂ ਮੰਨਦਾ ਪਾਣਾ ਨਹੀਂ ਮੰਨਦਾ ਹੈ ਬਾਗੀ ਹੈ ਬਾਗੀ ਨਹੀਂ ਕਾਨੂੰਨ ਮੰਨਦੇ ਹੁੰਦੇ ਸਰਕਾਰ ਦਾ ਆਕੀ ਹੈ ਤਲਬਾ ਪੋਸਣ ਆਕੀ ਆਕੀ ਆਕੀ ਦਰਬਾਰ ਤੋਂ ਦਰਗਾਹ ਤੋਂ ਆਕੀ ਕਹਿੰਦਾ ਸੁਪਨੇ ਕਰਕੇ ਆਕੀ ਹੋਇਆ ਭਾਵੇਂ ਆਕੀ ਹੈ ਜੀ ਰਹਿਣਾ ਵਿੱਚ ਹੀ ਹੈ ਪਰ ਆਕੀ ਮੰਨਦਾ ਆਪਣੇ ਆਪ ਜੋ ਡਕੈਤ ਚਾਹੁੰਦਾ ਸਭ ਕੁਝ ਕਰ ਨਹੀਂ ਸਕਦਾ ਚਾਹੁੰਦਾ ਤਾਂ ਬਹੁਤ ਕੁਝ ਕਰ ਨਹੀਂ ਸਕਦਾ ਜੋ ਮਨ ਚਾਹੁੰਦਾ ਕਰ ਨਹੀਂ ਸਕਦਾ ਸਭ ਕੁਝ ਫਿਰ ਵੀ ਆਕੀ ਆਕੀ ਦਾ ਮਨ ਨਾ ਨਾ ਕਰ ਸਕਦਾ ਮੈਂ ਉਹ ਵੀ ਕਰ ਲੂ ਉਹ ਕਰ ਦਿੱਤਾ ਮੈਂ ਤੁਹਾਡਾ ਕਮਾਲ ਲਿਆ ਹੋਲੇ ਉਹ ਹੋਲੇ ਫਾਟ ਵਿੱਚ ਬੰਦੇ ਤੇ ਮੰਨਦਾ ਸਹਿਜ ਭਾਏ ਮਿਲਿਆ ਸੁਖ ਹੋਵੇ ਸਹਿਜ ਦੇ ਵਿੱਚ ਮਿਲਿਆ ਹੋਇਆ ਇੱਕ ਹੁੰਦਾ ਸਹਿਜ ਸਹਿਜ ਦੀ ਜੇ ਭੁੱਖ ਅਵਸਥਾ ਹੈ ਫਿਰ ਇਹ ਸਾਫ ਸੁਰਤ ਹੈ ਗਿਆ ਸੋ ਸੁਪਨਾ ਹੈ ਨਹੀਂ ਸੁਪਨੇ ਕਰਕੇ ਦੋ ਹੈ ਸਹਿਜ ਵਿੱਚ ਦੋ ਨਹੀਂ ਇਸ ਕਰਕੇ ਸਵਾਦ ਸੋਨੂੰ ਸਮਾਧ ਲੱਗਦੀ ਹੋਈ ਸੋਨੂੰ ਸਮਾਧ ਹੁੰਦੀ ਹੈ ਡੈਡ ਬੇਹੋਸ਼ੀ ਦੀ ਸਮਾਧ ਬੇਹੋਸ਼ ਦੀ ਹੋਣਾ ਬਾਹੋਸ਼ ਹੋਣਾ ਬਾਹੋਸ਼ੀ ਦੀ ਸਮਾਧ ਚਾਹੀਦੀ ਹੈ ਬੈਠਾ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਰਹੀ ਹੈ ਸੁੱਤਾ ਪਿਆ ਉਹਨੂੰ ਕੀ ਪਤਾ ਪਾਰਲੀਮੈਂਟ ਕੀ ਹੋ ਰਿਹਾ ਜੇ ਉਹਨਾਂ ਨੇ ਕਿਹਾ ਵੋਟਾਂ ਮਾ ਹੱਥ ਖੜੇ ਕਰੋ ਨਾ ਕਰਨਾ ਹੀ ਨਹੀਂ ਉਹ ਤਾਂ ਬੈਠਾ ਨਾ ਬੈਠਾ ਬਰਾਬਰ ਹੈ ਵਿੱਚ ਕੋਈ ਰਹਿ ਨਹੀਂ ਦੇ ਰਿਹਾ ਹਾਜ਼ਰ ਹੁੰਦਾ ਹੋਇਆ ਵੀ ਗੈਰ ਜਰਾ ਤੇ ਜਾਗੂਗਾ ਫਿਰ ਸਭ ਨੂੰ ਵਿਚਰਨਾ ਹੈ ਰਾਏ ਵੀ ਦਊਗਾ ਸੁਣੂਗਾ ਵੀ ਕੋਈ ਸੁਣੂਗਾ ਵੀ ਕੁਝ ਕਹੂਗਾ ਵੀ ਜੇ ਰਹੀਏ ਜਨਾ ਤਾਂ ਰਹਿਦਾ ਹੈ ਹੋਸ਼ ਵਿੱਚ ਰਹਿੰਦਾ ਹੈ जब लग दुनिया रही है नानक कुछ कच सुनिया कचो सचखंड के भी ये रहूगा तो ही कुछ सुनूंगा कुछ कहूंगा जे दुनिया च रहूगा तो ही कुछ सुनूंगा कुछ कहूंगा या दुनिया है ही नहीं तो कहूंगा कि सुनूंगा कि कौन मेरे बिच पे दुनिया में है नहीं ना कुछ सुन सकता ना कुछ कह सकता ਸੁੱਤੇ ਪਏ ਵਾਲਾ ਜੀਵਨ ਕੱਢ ਦਿੱਤਾ ਭਗਤੀ ਦੇ ਵਿੱਚੋਂ ਜਦ ਦੁਨੀਆ ਰਹੀ ਹੈ ਨਾਨਕ ਕੋ ਕੋਬੇ ਵਾਲਾ ਦੁਨੀਆ ਦੇ ਵਿੱਚ ਹੁੰਦਾ ਹੋਇਆ ਉਹ ਦੁਨੀਆ ਵਿੱਚ ਕੀ ਸੁਣੂਗਾ ਕੀ ਕਹੂਗਾ ਉਹਨਾਂ ਉਹਨਾਂ ਟਾਈਮ ਵਿੱਚ ਕੋ ਸੁਣੇ ਕੋਈ ਕਹੀ ਹੈ ਜਿਨ੍ਹਾਂ ਚ ਸੰਪਰਕ ਦੁਨੀਆ ਨਾਲ ਬਣਿਆ ਹੋਇਆ ਸੱਚਖੰਡ ਦੇ ਵਿੱਚ ਤੋਏ ਦਾ ਰਾਜਾ ਉੱਥੋਂ ਸੁੱਤਾ ਹੋਇਆ ਇੱਥੇ ਜਾਗਦਾ ਹੈ ਜਿਹੜਾ ਚਿੱਤ ਹੈ ਮਨ ਇੱਥੇ ਸੁੱਤਾ ਹੋਇਆ ਮਨ ਇੱਥੇ ਸੁੱਤਾ ਹੋਇਆ ਮਨ ਨੇ ਆ ਸੁਪਨਾ ਹੋਰ ਸ਼ੁਰੂ ਕਰ ਲਿਆ ਆ ਸੁਪਨਾ ਜਿਹੜਾ ਜੀਵਨ ਦਾ ਇਹ ਉਹਦਾ ਮਨ ਦੇਖ ਰਿਹਾ ਸੁੱਤੇ ਹੋਏ ਦਾ ਸੁੱਤਾ ਬਣ ਪਿਆ ਨਰਪਤ ਮਨ ਕੀ ਦੇਖ ਰਿਹਾ ਸੁਪਨਾ ਮਨ ਦੇ ਲੈਵਲ ਤੇ ਜਾਗਦਾ ਜਿੰਨਾ ਜਿਵੇਂ ਅਸੀਂ ਸੁਪਨੇ ਦੇ ਲੈਵਲ ਤੇ ਜਾਗਦੇ ਹੁੰਦੇ ਹਾਂ ਕੌਣ ਜਾਗਦਾ ਅੰਦਰਲਾ ਜਾਗਦਾ ਜਿਹੜਾ ਹਾਰਟ ਚਲਾ ਰਿਹਾ ਜਿਉਂਦਾ ਹੈਗਾ ਜਾਗਦਾ ਨਹੀਂ ਉਹ ਜਿਉਂਦਾ ਹੈਗਾ ਜਾਗਦਾ ਨਹੀਂ ਹੈ ਵਰਦਾ ਹੁੰਦਾ ਹੀ ਇਸ ਕਰਕੇ ਮੰਦੇ ਮਰਨ ਦੀ ਗੱਲ ਕੀਤੀ ਹੈ ਉਹਦੇ ਮਰਨ ਦੀ ਗੱਲ ਨਹੀਂ ਕੀਤੀ ਮਨੂ ਦਾ ਤਾਂ ਮਰਨ ਨੂੰ ਗੱਲ ਕੀਤੀ ਹੈ ਮਨ ਵੀ ਕਿਹੜਾ ਮਰਦਾ ਮਰਦਾ ਮਨ ਮਰਦਾ ਪਰ ਕਿਹੜਾ ਮਨ ਮਰਦਾ ਸਵਾਲ ਇਹ ਮਨ ਮਰਨ ਦੀ ਗੱਲ ਚੱਲਦੀ ਹੈ ਨਾ ਨਾਲ ਕਹਿੰਦੇ ਨਾ ਇਹ ਬਰੇ ਨਾ ਮਰਨੇ ਜੋ ਨਾਲੇ ਕਹਿੰਦੇ ਮਨ ਮਰਦਾ ਨਹੀਂ ਨਾਲੇ ਕਹਿੰਦੇ ਮਨ ਮਰਦਾ ਇਹ ਸਵਾਲ ਦਾ ਕੀ ਜਵਾਬ ਹੈ ਜਿਹੜਾ ਮਨ ਪੈਦਾ ਹੋਇਆ ਹੋਇਆ ਉਹ ਮਰਦਾ ਜੋ ਉਪਜਿਓ ਸੋ ਮਿਲਦਾ ਜਿਹੜਾ ਸੁਪਨੇ 'ਚ ਮਨ ਪੈਦਾ ਹੋਇਆ ਸੁਪਨਾ ਦੇਖਦਾ ਉਹਨੇ ਮਰਨਾ ਇਹ ਸੁਪਨੇ 'ਚ ਸੁਪਨਾ ਪੈਦਾ ਹੋਇਆ ਹੋਇਆ ਇੱਕ ਸੁਪਨੇ 'ਚ ਮਨ ਪੈਦਾ ਹੋਇਆ ਹੋਇਆ ਜਿਵੇਂ ਸੁਪਨਾ ਆਪਾਂ ਦੇਖਦੇ ਆ ਅਸਲੀ ਸੀ ਪਿਆ ਇੱਕ ਸਰੀਰ ਤੁਰਿਆ ਵੀ ਫਿਰਦਾ ਉਹ ਜਿਹੜਾ ਪੈਦਾ ਹੋਇਆ ਉਸੇ ਨੂੰ ਮਰਨਾ ਜਿੱਦਾਂ ਜੇ ਸੁਪਨਾ ਸਰੀਰ ਕਾਇਮ ਹੈ ਜਾਂ ਸੁਪਨਾ ਖਤਮ ਹੋਇਆ ਸਰੀਰ ਕਿੱਥੇ ਗਿਆ ਉਹ ਫਰਜੀ ਸਰੀਰ ਹੈ ਫਰਜੀ ਉਹ ਫਰਜੀ ਸਰੀਰ ਨਹੀਂ ਮਰਦਾ ਇਹ ਮਨ ਵੀ ਫਰਜੀ ਹੋਇਆ ਅਸਲੀ ਮਨ ਤਾਂ ਅਸਲ ਹੈ ਇਹ ਤਾਂ ਫਰਜੀ ਹੈ ਇਹਨੇ ਮੰਨ ਔਰ ਬਸ ਜਦ ਇਹ ਨਾ ਮਰ ਜਾਣ ਲੋਈ ਕੋਈ ਹੋ ਸਭ ਸਾਬਤ ਹੋ ਜੋ ਥੋੜੀ ਬਹੁਤੀ ਚੇਤਨਾ ਸੰਪਰਕ ਕਰਦੀ ਸੀ ਤਾਂ ਦਿਮਾਗ 'ਚ ਰਾਤ ਨੂੰ ਸੁੱਤੇ ਪਏ ਸੀ ਉਹ ਵਾਪਸ ਆ ਗਈ ਇੱਥੇ ਹੀ ਦੁਨੀਆ ਵਰਗੀ ਸਭ ਕੁਝ ਹੋ ਗਿਆ ਖਤਮ ਹੋ ਗਈ ਕਹਾਣੀ ਜਿਹੜੀ ਸੁਪਨੇ ਵਾਲੀ ਕਹਾਣੀ ਸੀ ਉਹ ਜਿਹੜਾ ਮਨ ਪੈਦਾ ਹੋਇਆ ਸੀ ਨਾ ਦੁਆਪਰ ਚੋਂ ਹੀ ਬਣਿਆ ਵਾਪਸ ਆ ਗਿਆ ਤ੍ਰੇਤੇ ਦੀ ਅਵਸਥਾ 'ਚ ਪਰ ਆ ਗਿਆ ਪੂਰਾ ਹੋ ਕੇ ਹੁਣ ਉਦੋਂ ਪੂਰਾ ਨਹੀਂ ਸੀ ਉਹਦਾ ਭਰਮ ਵਿੱਚ ਘੇਰਿਆ ਆਇਆ ਸੀ ਭਰਮ ਦਾ ਨਾਸ਼ ਹੋ ਕੇ ਜਦ ਪੂਰਾ ਹੋਇਆ ਅਸਲ ਸਭ ਸੂਝ ਜਗ ਹੈ ਅਵਸਥਾ ਤ੍ਰੇਤੇ ਦੀ ਹੋ ਸਤ ਸੰਤੋ ਦੀ ਅਵਸਥਾ ਤ੍ਰੇਤੇ ਦੀ ਅਵਸਥਾ ਔਰ ਤੇ ਭਰਮ ਤੋਂ ਰਹਿਤਾ ਹੈ ਪਹਿਲਾ ਭਰਮ ਦੇ ਵਿੱਚ ਸੀ ਲੈ ਕੇ ਪਰਮਾਇਆ ਸੀ ਪਰਮ ਕਿੰਨਾ ਕਰੇਗਾ ਬਿਲਕੁਲ ਇੱਕ ਬਹੁਤ ਮਾਮੂਲੀ ਪੜਦਾ ਰਹਿ ਗਿਆ ਪਰਮ ਕਿੰਨਾ ਕੁ ਭੀੜੀ ਦੇ ਜੀ ਬਸ ਉਹ ਪੜਦਾ ਪੜਦਾ ਹੈਗਾ ਸੰਤੋਖੀ ਕੋ ਉਹ ਪੜਦਾ ਹੀ ਨਾਮ ਨੂੰ ਦੂਰ ਹੋ ਉਹਨੂੰ ਬੱਜਰ ਕਪਾੜ ਦੇ ਉਹਨੂੰ ਬੱਜਰ ਕਪਾੜ ਉਹ ਜਿਹੜਾ ਬੱਜਰ ਕਪਾੜ ਹੈ ਨਾ ਉਹ ਹੈ ਬੱਜਾ ਨਹੀਂ ਆ ਬਜਾ ਹੈ ਅਸਲ ਚ ਜਰ ਜਰ ਨਾਲ ਬੱਬਾ ਨੈਗੇਟਿਵ ਲੱਗਿਆ ਇਹਨਾਂ ਨੇ ਬੱਜਰ ਬਣਾ ਯਾਨੀ ਉਹ ਆਪੇ ਪੁਰਾਣਾ ਹੋ ਕੇ ਨਹੀਂ ਨਾਸ ਨਾਸ ਹੁੰਦਾ ਉਹ ਪੁਰਾਣਾ ਹੋ ਕੇ ਨਾਸ ਨਹੀਂ ਹੁੰਦਾ ਇਹ ਅਜਰਬੀ ਹੈ ਅਜਰਬੀ ਕਹਿੰਦੇ ਬਜ਼ਾਰ ਵੀ ਕਹਿੰਦੇ ਅਜਰ ਕਹਿੰਦੇ ਨੇ ਜਿਹਨੂੰ ਜੜਾ ਨਹੀਂ ਹੈ ਫਰਾਣਾ ਨਹੀਂ ਹੁੰਦਾ ਵਿਚਾਰ ਵੀ ਹੋਏ ਕਹਿੰਦੇ ਜਰ ਤੋਂ ਰਹਿ ਕੇ ਬਿਨਾਂ ਜਰ ਤੋਂ ਪੁਰਾਣਾ ਨਹੀਂ ਹੁੰਦਾ ਤ੍ਰੇਤੇ ਜੋ ਦਾ ਯਤਨ ਹੋ ਰਿਹਾ ਸਤ ਤੋਂ ਦੀ ਅਵਸਥਾ ਚ ਉਹ ਤੋਂ ਉਹ ਤੋਂ ਬਾਹਰ ਆਉਂਦਾ ਹੀ ਯਤਨ ਹੈ ਉਹ ਨਾਮ ਡਾਇਰੈਕਟ ਮਿਲੂਗਾ ਸ਼ਬਦ ਉਹਨੇ ਭੇਜਣਾ ਉਹ ਉਹ ਜਿਹੜਾ ਬਹੁਤ ਬਰੀਕ ਰਹਿ ਗਿਆ ਨਾ ਉਹ ਨਾਮ ਨੇ ਫਿਰ ਬਹੁਤ ਕਮਜ਼ੋਰ ਐਨਾ ਕਮਜ਼ੋਰ ਸਮਝ ਲਓ ਜਿਵੇਂ ਅੰਡੇ ਵਿੱਚ ਬੱਚਾ ਪੂਰਾ ਹੋ ਗਿਆ ਫਿਰ ਉਹ ਜਿਹੜਾ ਛਿਲਕਾ ਹੁੰਦਾ ਬਹੁਤ ਕਮਜ਼ੋਰ ਹੋ ਜਾਂਦਾ ਪਹਿਲਾਂ ਛਿਲਕਾ ਬੜਾ ਤਾਕਤਵਰ ਹੁੰਦਾ ਅੰਡੇ ਦਾ ਛਿਲਕਾ ਬੜਾ ਸਖਤ ਹੁੰਦਾ ਫਿਰ ਉਹ ਬਹੁਤ ਕਮਜ਼ੋਰ ਹੋ ਜਾਂਦਾ ਜਰਾ ਥੋੜਾ ਲੱਗਣਾ ਟੁੱਟ ਜਾਂਦਾ ਜਰਾ ਦੇ ਅੰਦਰ ਉਧਰ ਕਰਨਾ ਟੁੱਟ ਜਾਂਦਾ ਐਂ ਉਹ ਕਮਜ਼ੋਰ ਹੋ ਜਾਂਦਾ ਤ੍ਰੇਤੇ ਵਿੱਚ ਸਭ ਸੂਰਤ ਹੈ ਔਰ ਇਹ ਦਸਤਾਰ ਸਰਾ ਦੀ ਦਸਤਾਰ ਸਰਾ ਤਾਂ ਇਹ ਸ਼ਬਦ ਆਊਗਾ ਨਾਲ ਜੁੜੂਗਾ ਤਾਂ ਹੀ ਉਹ ਛਿਲਕਾ ਪਰ ਦੂਰ ਹੋਊਗਾ ਛਿਲਕਾ ਹੈ ਵਿਚਾਰੇ ਇਹ ਬਾਉਂਡਰੀ ਦੇ ਵਿੱਚ ਉੱਥੇ ਕਿਰਪਾ ਦੇ ਬਾਹਰ ਉਹ ਨਹੀਂ ਟੁੱਟਦਾ ਉਹਦੀ ਕਿਰਪਾ ਬਿਨਾਂ ਉਹ ਇਹ ਨਹੀਂ ਟੁੱਟ ਸਕਦਾ ਇਹ ਪਰਮ ਉਹਨਾਂ ਹੀ ਖਤਮ ਕਰ ਸਕਦਾ ਜਿੰਨਾ ਇਹਨੇ ਬਣਾਇਆ ਜਿਹੜੀ ਲਿੱਤ ਲੈ ਕੇ ਆਇਆ ਸੀ ਨਾ ਰਾਜੇ ਨੇ ਦਿੱਤੀ ਸੀ ਆਪਣੇ ਜਿਹੜੇ ਚ ਪਾ ਕੇ ਉਹ ਲਿੱਤ ਨਹੀਂ ਕੱਢਣੀ ਉਹਨੂੰ ਫੜਨੀ ਪੈਣੀ ਹੈ ਜਿਹੜੀ ਸੁਬੇ ਨਾਲ ਦੇ ਦੁਗਣੀ ਨਾਲ ਚੌਗਣੀ ਵੱਧ ਗਈ ਉਹ ਘਟਾ ਸਕਦਾ ਸੀ ਉਹ ਘਟਾ ਉਹੀ ਘਟਾਈ ਆ ਜਿਹੜੇ ਵਿਆਪੇ ਨੇ ਦੁਬਦਾ ਵਿਆਪੇ ਰੋਗ ਜਿਹੜੇ ਦੁਬਦਾ ਕਰਕੇ ਰੋਗ ਵਿਆਪੇ ਨੇ ਜਿਵੇਂ ਅਸੀਂ ਖੱਟੀ ਕਮਾਈ ਕੀਤੀ ਹੈ ਨਾ ਫਿਕਰ ਹੋਈ ਉਹ ਅਸੀਂ ਖਰਚ ਸਕਦੇ ਆ ਜੋ ਇਕੱਠਾ ਕੀਤਾ ਨਾ ਉਹਨੂੰ ਬਣਾ ਵੀ ਸਕਦੇ ਆ ਉਹਨੇ ਦਾ ਅਸੀਂ ਇਲਾਜ ਕਰ ਸਕਦੇ ਆ ਜਿਹੜੀ ਭਰਮ ਦੇ ਕਰਕੇ ਅਸੀਂ ਵਧਾ ਲੈ ਰੋਗ ਉਹਦਾ ਇਲਾਜ ਹੈ ਉਹਦਾ ਇਲਾਜ ਗੁਰਬਾਣੀ ਚ ਅਗਿਆਨਤਾ ਨਾਲ ਰੋਗ ਵਧਾਏ ਸੀ ਗਿਆਨ ਨਾਲ ਰੋਗ ਘਟੇ ਜੇ ਲੋਕ ਅਗਿਆਨਤਾ ਨਾਲ ਵਧੇ ਸੀ ਗਿਆਨ ਨਾਲ ਕੱਟੇ ਗਏ ਅਬੂੜ ਰਹਿ ਗਿਆ ਉਹ ਨਹੀਂ ਕੱਟੇ ਉਹ ਬੂੜ ਕਿਹੜਾ ਸੀ ਜਦੋਂ ਦਰਗਾਹ ਜੋ ਕੱਢਿਆ ਗਿਆ ਇਹਨਾਂ ਨੂੰ ਮੈਂ ਆਇਆ ਨੂੰ ਮੈਂ ਆਇਆ ਨੂੰ ਮੈਂ ਮਹਦੂਦ ਲਖਾਇਆ ਖਸਮੇ ਕੇ ਦਰ ਜਾਏ ਪੇਸ਼ੀ ਹੋਈ ਖਸਮ ਦੇ ਦਰ ਤੇ ਉਹਨਾਂ ਨੇ ਪ੍ਰੈਸ ਕਰਕੇ ਉਹ ਬਾਉਂਡਰੀ ਕਰਤਾ ਜਿਹੜਾ ਸਾਟ ਅੱਡ ਕਰਤਾ ਜਿੱਦਾਂ ਕਹਿੰਦੇ ਉਹ ਗਿਆਨ ਸੀ ਦਾ ਵੱਖਰਾ ਕਰਤਾ ਹੁਣ ਉਹ ਗਿਆਨ ਦਾ ਜਿਹੜਾ ਵੱਟ ਪਾ ਕੇ ਦੇਤੀ ਨਾ ਤੁਹਾਨੂੰ ਵੀ ਤੇਰਾ ਆ ਏਰੀਆ ਭਾਈ ਖੇਤ ਵੱਢ ਕੇ ਦੇਤਾ ਇੰਨੇ ਏਰੀਏ ਜੇ ਰਹਿ ਸਕਦਾ ਤੂੰ ਉਹਦੀ ਵੱਟ ਬਾਪ ਤੋੜੂਗਾ ਅਗੇ ਬਾਬਾ ਤੋੜੂਗਾ ਵਿਲਾਇ ਦੀ ਵੱਟ ਬਾਹਰੋਂ ਪਾਈ ਹੁਣ ਸਾਰੇ ਵਿੱਚ ਆ ਗਿਆ ਸਾਡੇ ਫੇਰ ਆ ਰਿਹਾ ਸਾਡੇ ਬੜਾ ਵੱਖਰਾ ਬਣਾਇਆ ਸੀ ਨਾ ਹਿੱਸਾ ਬਣਾ ਮੈਂ ਮੈਂ ਛੱਡਤੀ ਜਾਂ ਤੂੰ ਬਣਿਆ ਤਾਂ ਬੱਟ ਢੌੜੀ ਉਹਦੀ ਇਹ ਤਾਂ ਕਹਿੰਦਾ ਵੀ ਮੇਰਾ ਮੁੰਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਹੀ ਦਿੱਤਾ ਹੋਇਆ ਤੇਰਾ ਹੀ ਹੈ ਮੇਰਾ ਹੈ ਜਦ ਮੰਗਦਾ ਸੀ ਮੈਨੂੰ ਦੋ ਹੁਣ ਕਹਿੰਦਾ ਮੇਰਾ ਹੈ ਤੇਰਾ ਹੀ ਹੈ ਕਹਿੰਦੇ ਜੇ ਤੂੰ ਮੇਰਾ ਹੋ ਰਹਾ ਪੱਟਾ ਜੋ ਬਾਟੇ ਦੀ ਲੈ ਹੁਣ ਤੂੰ ਸਾਰੇ ਦੇ ਮਾਲਕ ਜਿੱਥੇ ਮਰਜੀ ਫਿਰ ਪਹਿਲਾਂ ਉਹਨੇ ਦੇ ਮਾਲਕ ਸੀ ਉਹ ਪਰਮ ਦਾ ਜਿਹੜਾ ਹੈ ਨਾ ਦਾਇਰਾ ਪਹਿਲਾਂ ਵੱਢ ਕੇ ਦਿੱਤਾ ਹੈ ਏਰੀਆ ਐਨੇ ਜੇ ਤੂੰ ਇਹ ਤੋਂ ਵੱਧ ਨਹੀਂ ਹੈਗਾ ਉਹ ਸ਼ਬਦ ਤੇ ਬਿਲਕੁਲ ਨਹੀਂ ਤੋੜ ਉਹ ਹੁਕਮ ਨਾਲੇ ਤੋੜ ਹੁਕਮ ਨਾਲੇ ਦਾਇਰਾ ਪਿਆ ਸੀ ਉਹ ਅਸੀਂ ਨਹੀਂ ਤੋੜ ਸਕਦੇ ਅਸੀਂ ਵੱਟ ਪਵਾ ਸਕਦੇ ਸੀ ਕਹਿ ਕੇ ਰਜਾ ਮਰਜੀ ਨਾਲ ਵੱਟ ਪਵਾ ਤਾਂ ਲਈ ਸੀ ਕੰਨ ਤਾਂ ਕਰ ਲਈ ਸੀ ਰਜਾ ਮੰਦੀ ਮਰਜੀ ਨਾਲੇ ਕਰਵਾ ਲਈ ਸੀ ਪਿਛੋਂ ਪੀਸ ਕਰਾਰੀ ਪਟਾਉ ਕੌਣ ਉਹ ਤਾਂ ਜਿਆਦਾ ਵਾਲਿਆਂ ਦੀ ਮਰਜ਼ੀ ਹੈ ਆਪਣੇ ਜੇ ਰਹਿ ਭਾਈ ਅਸੀਂ ਆਪਣੇ ਕਹਦੇ ਐਡੇ ਬੜੇ ਰਜਿਸਟਰ ਪੜ ਲਈਏ ਕਹੂਗੀ ਇਹਦੀ ਮਰਜ਼ੀ ਦਾ ਟੌੜਦੀ ਆ ਉਹਨਾਂ ਵੀ ਦੀ ਵੀ ਤਾਂ ਮਰਜ਼ੀ ਹੋਵੇ ਇਹਦੀ ਤਾਂ ਮਰਜ਼ੀ ਹੈਗੀ ਦੀ ਪਰ ਦੋਇਆਂ ਦੀ ਮਰਜ਼ੀ ਚਾਹੀਦੀ ਹੈ ਨੂੰ ਇਹਦੇ ਵੇਲੇ ਤਾਂ ਕੋਈ ਵੱਡਦਾ ਨਹੀਂ ਉਹਨੂੰ ਲੋੜ ਨਹੀਂ ਉਹਦਾ ਬਥੇਰਾ ਖੁੱਲਾ ਉਹਨਾਂ ਦੇ ਤਾਂ ਬਾਗਾਂ 'ਚ ਗਮਲੇ ਨੇ ਇਹਦੇ ਗਮਲੇ ਦੇ ਬਾਗ ਹੈ ਇਹਦੇ ਤਾਂ ਗਮਲੇ ਦੇ ਬਾਗ ਹੈ ਉਹਨਾਂ ਦੇ ਬਾਗਾਂ ਵਿੱਚ ਗਮਲੇ ਖੁੱਲਾ ਏਰੀਆ ਉਹਨਾਂ ਕੋਲ ਬਾਗ ਵੀ ਨਾ ਵਿੱਚ ਗਮਲੇ ਵੀ ਸੜਕਾਂ ਦੇ ਅੰਦਰ ਰੱਖੇ ਇਹ ਵਿਚਾਰੇ ਕੋ ਗਮਲੇ ਜਿੰਨੀ ਹੋ ਜਗ੍ਹਾ ਉਹ ਇਹ ਬਾਗ ਹੈ ਤੰਗ ਹੋ ਗਿਆ ਤੰਗ ਥੋੜੀ ਜਗ੍ਹਾ ਟਾਈਟ ਹੋ ਗਿਆ ਜਿਵੇਂ ਕੋਠੜੀ ਲਾ ਦਿੰਦੀ ਹੈ ਜਿਹੜੇ ਕਾਜ ਕਾਦੂ ਤੰਗ ਹੋ ਜਾਂਦਾ ਚੱਲਦਾ ਉਹ ਕਹਿੰਦਾ ਜੇ ਮੈਨੂੰ ਮਾਰ ਦੇ ਤਾਂ ਤਾਂ ਮਰਨਾ ਮਜੂਰ ਹੈ ਉਹ ਬਰਬਾਰ ਕੱਢੋ ਇਹ ਸਾਰੀ ਗੱਲ ਸਮਝੇ ਬਿਨਾ ਸਹਿਜ ਭਾਏ ਪੈਦਾ ਨਹੀਂ ਹੁੰਦਾ ਸਹਿਜ ਦੀ ਭੁੱਖ ਨਾਮ ਦੀ ਭੁੱਖ ਪੈਦਾ ਜਿਹੜਾ ਜੇ ਸਾਰੀ ਗੱਲ ਨਹੀਂ ਸਮਝ ਆਉਂਦੀ ਵੀ ਹੁਣ ਅਸੀਂ ਕੀ ਜਦ ਕੀ ਸੀ ਸਾਰੇ ਜਿਹੜਾ ਜੱਗ ਦਾ ਮਾਲਕ ਹੋਵੇ ਥੋੜੀ ਜੀ ਜਗ੍ਹਾ ਸਿਮਟ ਕੇ ਥੋੜੇ ਜਿਹੇ ਏਰੀਏ ਨੂੰ ਖਾਲਸਾ ਬਣਾਉਣਾ ਚਾਹੁੰਦਾ ਹੋਵੇ ਤਾਂ ਮੂਰਖ ਹੈ ਤਾਂ ਮੂਰਖ ਹੈ ਤਾਂ ਪਤਾ ਹੀ ਕੁਝ ਨਹੀਂ ਹੈ ਉਹ ਸਿੱਖ ਤੇ ਜੇ ਸਿੱਖੀ ਪੜਦੇ ਪਤਾ ਹੁੰਦਾ ਜਿੱਤੇ ਤੱਕ ਪਰਮੇਸ਼ਰ ਦਾ ਰਾਜ ਹੈ ਉੱਥੇ ਖਾਲਸੇ ਦਾ ਰਾਜ ਹੈ ਉੱਥੇ ਤੱਕ ਦੀ ਆਜ਼ਾਦੀ ਲਵੇ ਜੇ ਗੁਰਬਾਣੀ ਪੜੇ ਪਰ ਇਹ ਤਾਂ ਦੁਨੀਆ 'ਚ ਬਾਹਰ ਜਾਣਾ ਨਹੀਂ ਚਾਹੁੰਦੇ ਇਹਨਾਂ ਦਾ ਤਾਂ ਜੇੜ ਦੀ ਜੀ ਲੱਗਿਆ ਹੋਇਆ ਜੀ ਤੁਹਾਡਾ ਜੇੜ 'ਚ ਲੱਗਿਆ ਹੋਇਆ ਗੱਲ ਕਰਦੇ ਤੁਸੀਂ ਸਿੱਖੀ ਦੀ ਸਿੱਖੀ ਦਾ ਜੇੜ 'ਚੋਂ ਬਾਹਰ ਕੱਢਣ ਵਾਲੀ ਜੀ ਦਾ ਨਾਮ ਜਿਹੜੇ ਜੇੜ ਦੇ ਵਿੱਚ ਕੁਝ ਏਰੀਏ ਵਾਸਤੇ ਲੜਦੇ ਨੇ ਸਾਨੂੰ ਇਹਨਾਂ ਵੱਢ ਕੇ ਦੇ ਦਿਓ ਉਹ ਸਿੱਖੀ ਹੈ ਕਹਿੰਦਾ ਜੇਲ ਦੇ ਵਿੱਚ ਲੜਾਈ ਹੈ ਵੀ ਇਹਨਾਂ ਏਰੀਆ ਸਾਨੂੰ ਚਾਹੀਦਾ ਸਿੱਖਾਂ ਨੂੰ ਬਖਰਾ ਗੁਰਮੁਖੀ ਜਾਗਾ ਨੀਂਦ ਨਾ ਸੋਗਾ ਗੁਰਮੁਖੀ ਜਾਗਾ ਨੀਂਦ ਨਾ ਸੋਗਾ ਗੁਰੂ ਦੀ ਮੱਤ ਲੈ ਕੇ ਜਾਗਣ ਤੇ ਫੇਰ ਦੀ ਨੀਂਦ ਆਉਂਦੀ ਤਾਂ ਸੁੱਤੇ ਪਏ ਨੇ ਸਾਰੇ ਇਹ ਉਹਨਾਂ ਖਾਲਸੇ ਦਾ ਪਤਾ ਕੀ ਹੁੰਦਾ ਆਪਣੇ ਆਪ ਨੂੰ ਤਾਂ ਸਾਥਾ ਸਮਝਦੇ ਨੇ ਚਲੋ ਮਨ ਦੇ ਖਾਲਸਾ ਹੈ ਆਪਣੇ ਪਰ ਇਹ ਖਾਲਸਾ ਫੌਜ ਹੈ ਇੱਕ ਇੰਡੀਆ ਇੱਕ ਇੰਡੀਅਨ ਆਰਮੀ ਹੈ ਇੱਕ ਪਾਕਿਸਤਾਨ ਹੈ ਇੱਕ ਪਾਕਿਸਤਾਨ ਦੀ ਫੌਜ ਹੈ ਪਾਕਿਸਤਾਨ ਦੀ ਫੌਜ ਪਾਕਿਸਤਾਨ ਨਹੀਂ ਹੁੰਦੀ ਖਾਲਸਾ ਫੌਜ ਖਾਲਸਾ ਨਹੀਂ ਹੈ ਖਾਲਸੇ ਦੀ ਫੌਜ ਹੈ ਕੱਲਾ ਕੱਲਾ ਖਾਲਸਾ ਖਾਲਸੇ ਦਾ ਸਿਪਾਹੀ ਹੈ ਖਾਲਸਾ ਦਾ ਰਾਜੇ ਦਾ ਨਾਮ ਹੈ ਖਾਲਸਾ ਉਸ ਪਾਰਲੀਮੈਂਟ ਦਾ ਨਾਮ ਹੈ ਜਿਹੜੀ ਸੱਚਖੰਡ 'ਚ ਬੈਠੀ ਹੈ ਜਿਹਦਾ ਰਾਜ ਸਾਰੇ ਚੱਲਦਾ ਜਿਹਨੇ ਸਭ ਨੂੰ ਪੈਦਾ ਕੀਤਾ ਉਹ ਖਾਲਸਾ ਜਦ ਉਹ ਜਿਹੜਾ ਸੱਚਖੰਡ 'ਚ ਬੈਠਾ ਇੱਕ ਇੱਕ ਸਭ ਸੂਤ ਔਰ ਇਹ ਖਾਲਸਾ ਇੱਕ ਸਭ ਸੂਤ ਹੋ ਜਾਂਦਾ ਹੈ ਉਦੋਂ ਖਾਲਸਾ ਹੈ ਸਹਿਜ ਭਾਏ ਪੈਦਾ ਹੁੰਦੀ ਉਦੋਂ ਖਾਲਸਾ ਉਦੋਂ ਪਹਿਲਾਂ ਖਾਲਸਾ ਨਹੀਂ ਹੈ ਉਦੋਂ ਪਹਿਲਾਂ ਕਿਵੇਂ ਖਾਲਸਾ ਫੇਰ ਪਾ ਕੇ ਉਹ ਤਾਂ ਫਿਰ ਉਹੀ ਗੱਲ ਹੋ ਗਈ ਹਿਰਦੇ ਜਨ ਕੇ ਕਪਟ ਬਸਾ ਬਾਹਰੋਂ ਸੰਤ ਕਹਾਵੇ ਹਿਰਦੇ ਜਨ ਕੇ ਕਪਟ ਬਸਾ ਬਾਹਰੋਂ ਖਾਲਸਾ ਕਹਾਵੇ ਤਾਂ ਕਪਟੀ ਨਾ ਤਾਂ ਕਪਟੀ ਨੇ ਇੱਕ ਦੂਏ ਨਾਲ ਵੀ ਕਪਟ ਕਰਦੇ ਨੇ ਸਿਆਸੀ ਟਿੱਪੀਆਂ ਲਾਉਂਦੇ ਨੇ ਇੱਕ ਦੂਏ ਨੂੰ ਸਾਰਿਆਂ ਦੇ ਵਿੱਚ ਕਪਟ ਹੈ ਦੱਸੇ ਇੱਕ ਆਦਮੀ ਦੱਸੇ ਮੇਰੇ ਵਿੱਚ ਕਪਟ ਸਿਆਸੀ ਇੱਕ ਕਾਰਵੀ ਸਾਥੀ ਖੜਾ ਹੋ ਕੇ ਕਹੇ ਮੇਰੇ ਜਿਹਾ ਕਹੇ ਹੈ ਤੁਹਾਡੇ ਕਪਟ ਤੁਸੀਂ ਆਪਣੇ ਨੂੰ ਖਾਲਸਾ ਕਹਿੰਦੇ ਹੋ ਸ਼ਰਮ ਕਰੋ ਕੁਝ ਕਸਮ ਪਾਚਾ ਖਾਲਸਾ ਖਾਲਸਾ ਦਾ ਰੂਪ ਖਾਸ ਹੈ ਖਾਸ ਰੂਪ ਇੱਕ ਹੁੰਦਾ ਆਮ ਰੂਪ ਦਾਲ ਹੈ ਅੱਛਾ ਆਮ ਰੂਪ ਦਾ ਸਰਦਾਰੇ ਹੈ ਸਾਬਤ ਦਾ ਖਾਸ ਰੂਪ ਹੈ ਖਾਲਸਾ ਮੇਰੂ ਰੂਪ ਹੈ ਖਾਸ ਖਾਸੇ ਮੇ ਹੁਕਮ ਨਵਾਸ ਅਸਲ ਚ ਖਾਲਸਾ ਦਾ ਅੱਲਾ ਦਾ ਨਾ ਹੋਏਗਾ ਜਿਹੜਾ ਪ੍ਰਾਪੂ ਦਾ ਨਾਮ ਖਾਲਸਾ ਜਿੱਥੇ ਪੈਦਾ ਹੋਇਆ ਜੀ ਉੱਥੇ ਨਵਾਸ ਕਰ ਲਿਆ ਖਾਲਸੇ ਮੈਂ ਉਹ ਕਰੂੰ ਇਹ ਸ਼ਬਦ ਗੁਰੂ ਖਾਲਸਾ ਉੱਤਨ ਖਾਲਸੇ ਹੋ ਗਏ ਇਸ ਦੇ ਵਿੱਚ ਇੱਕ ਜਿਹੜਾ ਇੱਥੇ ਸਾਹਿਬ ਸੂਰਤ ਹੈ ਗੁਰਮਤ ਲੈ ਕੇ ਸਹਿਜ ਭਾਏ ਹੋ ਗਿਆ ਸਹਿਜ ਭਾਏ ਤਰੀਆ ਸੰਸਾਰ ਸੰਸਾਰ ਦੇ ਉੱਤੇ ਤਰਦਾ ਸੰਸਾਰ ਦੀ ਕੋਈ ਭੁੱਖ ਨਾਮ ਤੇ ਬਿਨਾਂ ਹੋਰ ਭੁੱਖੇ ਕੋਈ ਨਹੀਂ ਤੋ ਖਾਲਸਾ ਇੱਕ ਦਸਮ ਪਾਸ਼ਾ ਕਹਿੰਦਾ ਮੈਂ ਖਾਲਸਾ ਜਿਹੜਾ ਮੇਰੇ ਵਰਗਾ ਉਹੀ ਖਾਲਸਾ ਇਨ ਮੈਂ ਮੁਝ ਮੈਂ ਤਾਸ ਮੈਂ ਤੈਨੂੰ ਹੋ ਗਿਆ ਇਨ ਮੈਂ ਜੋ ਮੇਰੇ ਖਾਲਸੇ ਨੇ ਇਹਨਾਂ ਚ ਜੇ ਕੋਈ ਹੈ ਉਹ ਮੈਂ ਵਿਚਾਲੇ ਹੋ ਤਾਂ ਸਮੇ ਸੱਚ ਖੰਡ ਵਾਲੇ ਰਣ ਨਹੀਂ ਨਾ ਪੇ ਇਹ ਕਰਤੀ ਜਨਾ ਵੀ ਪੇ ਨਹੀਂ ਜੇ ਤਾਂ ਕੋਈ ਹੈ ਦਸਮ ਪਾਸ਼ਾ ਵਰਗਾ ਉਹ ਤਾਂ ਹੈ ਖਾਲਸਾ ਜਿਹਦੇ ਵਰਗਾ ਨਹੀਂ ਫੇਰੀ ਹੈ ਸਹੀ ਫੇਰੀ ਹੈ ਖਾਲਸਾ ਫੇਰ ਨਹੀਂ ਗੱਲ ਸਰ ਰੈਕ ਜਗਤ ਆਈ ਨਾ ਹੋ ਹਵਾ ਸਮਾਨ ਵੀ ਫਰਕ ਨਹੀਂ ਚੱਲਣਾ ਸਾਡੇ ਉਹ ਤਾਂ ਛੱਡ ਤੇ ਇੰਨਾ ਚਿਰ ਲੱਗਿਆ ਛੱਡਦਾ ਅਨੰਦਪੁਰ ਸਭ ਸਾਰਾ ਇਹ ਛੱਡਦਾ ਨਹੀਂ ਕੁਰਸੀ ਦੀ ਛੱਡ ਹੁੰਦੀ ਹਜ਼ਾਰ ਝੂਠ ਬੋਲਣਗੇ ਚਾਹੇ ਹਾਰ ਜਾਣਾ ਲੱਛਣ ਜਿੱਥੇ ਮਰਜੀ ਨਾ ਰੜਾ ਲੋ ਜਾ ਕੇ ਬੜੀਆਂ ਤੇ ਸੀਦਾਂ ਤੇ ਖਬਰਾਂ ਦੇ ਵਿੱਚ ਤਲਕਲ ਵਾਲੇ ਜੋ ਮਰਜ਼ੀ ਕਰਾ ਲਵੇ ਉਹਨਾਂ ਦਾ ਵੋਟਾਂ ਦੇ ਗੱਲ ਉੱਥੇ ਹੀ ਆ ਗਈ ਜਿੱਥੇ ਸਾਰੀਆਂ ਮਤਾਂ ਜਿਹਨਾਂ ਨੂੰ ਉਪਦੇਸ਼ ਦਿੱਤਾ ਸੀ ਉੱਥੇ ਹੀ ਆ ਗਏ ਹਿੰਦੂ ਵੱਤ ਬਾਕੀ ਮਤਾਂ ਬਹੁਤ ਵੱਡੀ ਮਤ ਹੈ ਉਹਦੇ ਵਿੱਚੋਂ ਹੀ ਸਿੱਖ ਮਤ ਪੈਦਾ ਹੋਈ ਸੀ ਨਾ ਖਾਲਸਾ ਦੇ ਵਿੱਚੋਂ ਉੱਠਿਆ ਸੀ ਨਾ ਕਬੀਰ ਵਿੱਚੋਂ ਹੀ ਉੱਠਿਆ ਨਾ ਖਾਲਸਾ ਦੇ ਉਹ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਸੋਈ ਰੋਗ ਪਠੋਰੇ ਨੂੰ ਅਜਾ ਪਠੋਰਾ ਹੀ ਆ ਥੋੜੀ ਉਮਰ ਹੈ ਨਾ ਜੀ ਖਾਲਸੇ ਦੀ ਉਮਰ ਥੋੜੀ ਹੈ ਜਦ ਤੋਂ ਖਾਲਸੇ ਦਾ ਪ੍ਰਚਾਰ ਹੋਇਆ ਕਿੰਨਾ ਚਿਰ ਹੋ ਗਿਆ ਆਇਆ ਤਾਂ ਕਈ ਹਜ਼ਾਰ ਸਾਲਾਂ ਦਾ ਪ੍ਰਚਾਰ ਹੈ ਬੇਦਾਂ ਦਾ 5500 ਸਾਲ 4000 ਸਾਲ ਦੇ 5000 5000 ਸਾਲ ਦੀਆਂ ਤਾਂ ਲਿਖਤਾਂ ਪਈਆਂ ਨੇ ਉਦੋਂ ਪਹਿਲਾਂ ਕਹਿੰਦੇ ਜਵਾਨੀ ਆ ਸੀ ਫਿਰ ਫਿਰ ਤਾਂ ਮਤ ਕਿਰਾਣੀ ਹੈ ਤਾਂ ਮਤ ਜਾਂ ਸ੍ਰਿਸ਼ਟੀ ਪੈਦਾ ਹੋਈ ਹੈ ਜੱਦੀ ਹੈ ਖਾਲਸਾ ਦਾ ਜਦ ਹੀ ਹੈ ਤੇ ਸਾਨੂੰ ਇਹ ਦੱਸਿਆ ਸੀ ਨਾ ਦੋਵਾਂ ਪੈਦਾ ਹੋਇਆ ਸੀ ਉਦੋਂ ਕਬੀਰ ਤੋਂ ਲਾ ਕੇ ਵੀ ਜਪਦੀ ਹੈ ਸਾਡੇ ਕੋਲ ਜਿਹੜਾ ਰਿਕਾਰਡ ਹੈ ਗੁਰਬਾਣੀ ਦਾ ਕਿੰਨੇ ਕਦੋਂ ਸਾਲ ਦੀ ਗੱਲ ਲੇਟੈਸਟ ਧਰਮ ਹੈ ਸਭ ਤੋਂ ਲੇਟੈਸਟ ਇਹ ਉਹ ਹੀ ਰੋਗ ਹੋ ਗਿਆ ਜਿਹੜਾ ਦੂਜੇ ਪੁੱਤਾਂ ਨੂੰ ਸਾਰੇ ਉਹੀ ਰੋਗ ਨੇ ਕੋਈ ਰੋਗ ਨਹੀਂ ਹੈ ਜਿਹੜਾ ਲੋਕ ਹੋ ਗਿਆ ਸੁਣ ਸ਼ਬਦ ਅਪਰੰਪਰਤਾ ਹੈ ਸੁਣ ਸ਼ਬਦ ਅਪਰੰਪਰਤਾ ਹੈ ਸੁਣ ਹੋਵੇ ਬਸ ਇੱਕ ਪਾਸੇ ਤਾਂ ਸੁਣ ਹੋਵੇ ਇੱਕ ਪਾਸੇ ਸ਼ਬਦ ਨੂੰ ਧਾਰਨ ਕਰੇ ਇਹ ਕਿਵੇਂ ਹੋ ਸਕਦਾ ਸੁਤਾ ਪਿਆ ਸ਼ਬਦ ਕਿਵੇਂ ਧਾਰਨ ਕਰ ਲੂ ਇਹ ਕਿਵੇਂ ਹੁੰਦਾ ਬਾਇਆ ਦੇ ਵਿੱਚੋਂ ਸੁਣ ਹੋਵੇ हे ਸਭਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਆ ਬਾਹਰ ਕੁਛ ਨਾ ਸੁਣੋ ਇਧਰੋਂ ਸੁਣੋ ਜੋ ਬਾਹਰ ਤੋਂ ਤ੍ਰਿਕੜੀ ਜੋ ਡਿਸਕਨੈਕਟ ਹੋ ਜੋ ਸੁਣੋ ਹੀ ਨਾ ਬਾਹਰ ਕੀ ਹੈ ਕੰਨ ਬੰਦ ਕਰ ਲੋ ਸਰਵਣਾ ਨੂੰ ਕਹਿਆ ਕੰਨ ਤੇ ਹੱਥ ਰੱਖ ਲੋ ਕੰਨਾਂ ਤੇ ਸਰਵਣਾ ਨੂੰ ਸੁਣਦਾ ਰਹੋ ਸਰਵਣ ਸ਼ਕਤੀ ਨੂੰ ਕੰਨਾਂ ਤੇ ਸੁਣਦਾ ਬੰਦ ਕਰ ਪਹਿਲਾਂ ਸਰਵਣ ਬੰਦ ਹੋਏ ਹੋਏ ਨੇ ਉਹ ਕਾਦੇ ਬੰਦ ਹੋਏ ਨੇ ਪਰਮਣ ਬੰਦ ਹੋਏ ਨੇ ਸੂਤਕ ਸੂਤਕ ਅੰਦਰਲੇ ਨੂੰ ਸੂਤਕ ਜਦ ਉਹ ਖੁੱਲ ਗਿਆ ਭਰਮ ਦਾ ਨਾਸ ਹੋ ਗਿਆ ਉਹ ਕਹ ਬਾਹਰਲੇ ਪਾਸੇ ਹੁਣ ਕੱਢੀ ਬੁੱਝੇ ਦੇ ਰਹਾ ਫਰੀਦ ਕੀ ਕਹਿੰਦਾ ਕੱਦੀ ਬੁੱਝੇ ਦੇ ਰਾਂ ਬੁੱਝੇ ਦੇ ਲੜਨ ਕੰਨਾਂ ਦੇ ਬਾਹਰ ਸੁਣਨਾ ਹੀ ਨਹੀਂ ਰੌਲਾ ਨਾ ਬੁੱਝੇ ਦਿੱਤੇ ਬਿਨਾ ਗੱਲ ਹੀ ਬਣਦੀ ਜੋਗੀ ਵੀ ਬੁੱਝੇ ਦਿੰਦੇ ਹੁੰਦੇ ਸੀ ਬਾਹਰ ਆ ਹੁਣ ਵੀ ਕਈ ਕੰਨਾਂ ਦੇ ਤੁਹਾਡੇ ਬੰਦ ਕਰ ਦਿੰਦੇ ਕਹਿੰਦੇ ਸੁਣਦੀ ਆਵਾਜ਼ ਐ ਨਹੀਂ ਸੁਣਦੀ ਹੁੰਦੀ ਉਹ ਵੀ ਸਰੀਰ ਦੀ ਸੁਣਦੀ ਹੈ ਉਹ ਵੀ ਕੁੜੀ ਜੇ ਸੁਣਦੀ ਹੈ ਸਾਹ ਸੁਣ ਕਿੱਤੀ ਬਗ ਕਿੱਤੀ ਬਗੇ ਪਾਉਣ ਕਿੱਤੀ ਬਗੇ ਪਾਉਣ ਜਿਹੜਾ ਕੌਣ ਚੱਲਦੀ ਹੈ ਬਗਦੀ ਹੈ ਤੇ ਆਵਾਜ਼ ਆਉਂਦੀ ਹੈ ਬੋਧਿਆ ਵੀ ਕੌਣ ਕੀ ਬਾਣੀ ਹੈ ਸੁਣਨ ਸ਼ਬਦਾਂ ਪਰੰਪਰਤਾ ਹੈ ਸ਼ਬਦਾਂ ਪਰੰਪਰਤਾ ਹੈ ਬਾਹਰਲੇ ਸ਼ਬਦ ਨੂੰ ਟੁੱਟ ਕੇ ਬਾਹਲੀਆਂ ਗੱਲਾਂ ਨੂੰ ਟੁੱਟ ਕੇ ਬਾਹਲੀ ਆਵਾਜ਼ ਨੂੰ ਟੁੱਟ ਕੇ ਅਪਰੰਪਰ ਸ਼ਬਦ ਹੈ ਬਾਹਰ ਕੋਈ ਸ਼ਬਦ ਅਪਰੰਪਰ ਨਹੀਂ ਇਹ ਪਰੰਪਰਾ ਹੈ ਜਿੱਥੇ ਤੱਕ ਰਚਨਾ ਉੱਥੇ ਤੱਕ ਹੁਕਮ ਹੈ ਜਿੱਥੇ ਤੱਕ ਰਚਨਾ ਉੱਥੇ ਤੱਕ ਹੁਕਮ ਕਿਉਂਕਿ ਜੋ ਜੋ ਰਚਿਆ ਉਹਦੇ ਸਾਰੇ ਤੇ ਕੰਟਰੋਲ ਕਰਦੇ ਨੇ ਕੰਟਰੋਲ ਤਾਂ ਤਾਂ ਹੀ ਹੋਊਗਾ ਜੇ ਉੱਤੇ ਹੁਕਮ ਹੋਊ ਸੁਣ ਹੋ ਕੇ ਬਾਹਰੋਂ ਮਾਇਆ ਤੋਂ ਸੁਣ ਹੋ ਕੇ ਅਪਰੰਪਰ ਸ਼ਬਦ ਜਿਹੜੇ ਹਿਰਦੇ ਦੀ ਬਾਣੀ ਦੇ ਪਰਮੇਸ਼ਰ ਦਾ ਹੁਕਮ ਉਹ ਅਪਰੰਪਰ ਸ਼ਬਦ ਹੈ ਹੁਕਮ ਤਾਂ ਸਾਰੇ ਚੱਲਦਾ ਚੰਦ ਸੂਰਜ ਜਿੰਨੇ ਨੇ ਸਾਰੇ ਬਤਾਲਾ ਬਤਾਲਾ ਕਾ ਆਸਾਂ ਦਾ ਸਾਰੇ ਹੁਕਮ ਦਾ ਜਾਂ ਸੂਰਜ ਕਿੱਦਾਂ ਹੀ ਨੇ ਪੈ ਵਿੱਚ ਸੂਰਜ ਸੂਰਜ ਬਹੁਤ ਵਜਨ ਤੇ ਇੱਕ ਵਜਨ ਨਹੀਂ ਹੈ ਜੇ ਸੂਰਜ ਇੱਕ ਵਜੇ ਜਨਮਦਾ ਸੂਰਜ ਜਦੋਂ ਉੱਪਰ ਹੁੰਦਾ ਜਦ ਭੈ ਵਿੱਚ ਸੂਰਜ ਲਿਖਿਆ ਅਸੀਂ ਤਾਂ ਇੱਕ ਸੂਰਜ ਬੋਲਦੇ ਹਾਂ ਉਥੇ ਸੂਰਜ ਖੁੱਲਾ ਛੱਡਿਆ ਉਹਨਾਂ ਨੇ ਸੱਸਾ ਦੋ ਜੱਜਾ ਮੁਕਤਾ ਸੂਰਜ ਤਾਂ ਫਿਰ ਕਿੱਥੇ ਹੋਏਗਾ ਉਹ ਵੀ ਬਾਣੀ ਬੋਲਦੀ ਹੈ ਕਹਿੰਦੇ ਇੰਤਜ਼ਾਰ ਸੂਰਜ ਕਹਿੰਦੇ ਕਹਿੰਦੇ ਬੁੱਢੋ ਦੇ ਜਿੱਦੇ ਸੂਰਜ ਦੇ ਸਾਰੇ ਭੈਚ ਨੇ ਤੇ ਬਰਾਬਰੇ ਫਿਰ ਬਣਦਾ ਹੈ ਸਾਰੇ ਕੇ ਸ਼ਬਦ ਬਰਾਬਰ ਅਪਰੰਪਰ ਸ਼ਬਦ ਦਾ ਮਤਲਬ ਇਹ ਹੈ ਜੋ ਸ਼ਬਦ ਜੋ ਹੁਕਮ ਹੈ ਪਰਮੇਸ਼ਰ ਦਾ ਉਹ ਪਰੰਪਰ ਸ਼ਬਦ ਹੈ ਹੁਕਮ ਨੂੰ ਧਾਰਨ ਕਰੇ ਨਾਮ ਨੂੰ ਧਾਰਨ ਕਰੇ ਨਾਮ ਕੇ ਧਾਰੇ ਸਗਲੇ ਜੰਤ ਸਗਲੇ ਜੰਤ ਸਾਰੇ ਜੰਤ ਨਾਮ ਨੂੰ ਬੰਦੇ ਨੇ ਨਾਮ ਦੇ ਕੰਟਰੋਲ ਦੇ ਵਿੱਚ ਨੇ ਨਾਮ ਦੀ ਗ੍ਰਿਫਤ ਵਿੱਚ ਨੇ ਨਾਮ ਦੀ ਪਕੜ ਵਿੱਚ ਨੇ ਨਾਮ ਤੋਂ ਬਾਹਰ ਕੋਈ ਨਹੀਂ ਹੈ ਹੁਕਮ ਤੋਂ ਬਾਹਰ ਕੋਈ ਨਹੀਂ ਹੁਕਮ ਦੀ ਪਕੜ ਵਿੱਚ ਨੇ ਹੁਕਮ ਦੇ ਅੰਦਰ ਬਹੁਤ ਬਾਹਰ ਹੁਕਮ ਕੋਈ ਕੀ ਜੜ ਕੀ ਚੇਤਨ ਹੁਕਮ ਵਿੱਚ ਸਾਰੇ ਕੰਟਰੋਲ ਵਿੱਚ ਸਾਰੇ ਆਊਟ ਆਫ ਕੰਟਰੋਲ ਕੁਝ ਨਹੀਂ ਜੋਰ ਨਹੀਂ ਪੈਦਾ ਕੀਤੇ ਕਿਹਦੇ ਜਰੀਏ ਕੰਟਰੋਲ 'ਚ ਨੇ ਕਿਵੇਂ ਕੰਟਰੋਲ 'ਚ ਅਪਰੰਪਰ ਸ਼ਬਦ ਕਰਕੇ ਇਹ ਅਪਰੰਪਰ ਜਿਹੜਾ ਸ਼ਬਦ ਹੈ ਅਪਰੰਪਰ ਹੁੰਦਾ ਪਰੇ ਤੋਂ ਪਰੇ ਉਦੋਂ ਵੀ ਪਰੇ ਜਿੱਥੇ ਉਦੋਂ ਵੀ ਪਰੇ ਜਿੱਥੇ ਵੀ ਤੁਸੀਂ ਕਹੋਗੇ ਉਦੋਂ ਵੀ ਪਰੇ ਜਿੱਥੇ ਵੀ ਕਹੋਗੇ ਉਦੋਂ ਵੀ ਪਰੇ ਮਤਲਬ ਸਰਵ ਵਿਆਪੀ ਹੈ ਸ਼ਬਦ ਉਹ ਸ਼ਬਦ ਸਰਵ ਵਿਆਪੀ ਹੈ ਸਾਰਿਆਂ ਦੇ ਅੰਦਰ ਵੀ ਹੈ ਚੇਤਨ ਤੇ ਤਾਂ ਹੈ ਹਿਰਦੇ ਵਿੱਚ ਜਿੱਥੇ ਚੇਤਨ ਬੈਠਾ ਹੈ ਜੜ ਨੂੰ ਚੇਤਨ ਨੂੰ ਅੰਦਰੋਂ ਕੰਟਰੋਲ ਕਰਦਾ ਜੜ ਨੂੰ ਬਾਹਰੋਂ ਕੰਟਰੋਲ ਕਰਦਾ ਜੜ ਦੀ ਸ਼ਕਤੀ ਬਾਹਰ ਪ੍ਰਗਟ ਹੈ ਜੜ ਸ਼ਕਤੀ ਉਹਦੀ ਬਾਹਰ ਪ੍ਰਗਟ ਹੈ ਜਿਵੇਂ ਸਾਡੇ ਇੱਥੇ ਉੱਤੇ ਨੂੰ ਕੋਈ ਚੀਜ਼ ਛੱਡਦੇ ਥੱਲੇ ਨੂੰ ਆਉਂਦੀ ਹੈ ਕਿਹਦੇ ਨਾਲ ਆਉਂਦੀ ਹੈ ਸਾਇੰਸਦਾਨ ਜੋ ਮਰਜ਼ੀ ਕਰਨ ਹੁਕਮ ਨਾਲ ਆਉਂਦੀ ਹੁਕਮ ਦੀ ਸ਼ਕਤੀ ਨਾਲ ਇਹ ਨਹੀਂ ਸ਼ਬਦ ਕਰਨ ਵੀ ਹੁਕਮ ਨਾਲ ਨਹੀਂ ਆਉਂਦਾ ਇਹ ਦੱਸਣੋ ਤਾਕਤ ਕਿੱਥੇ ਜ਼ਮੀਨ ਦੇ ਵਿੱਚ ਖੋਦ ਕੇ ਦੇਖ ਲੈਣ ਦਿਖਾਉਣ ਕਿੱਥੇ ਇਹਨਾਂ ਨੂੰ ਲੱਭਦਾ ਕੁਝ ਨਹੀਂ ਕਹੀ ਜਾਂਦੇ ਇਹਨਾਂ ਨੂੰ ਦੇ ਦੇਤਾ ਗ੍ਰੈਵਿਟੀ ਪਾਵਰ ਦਿਖਾਓ ਕਿੱਥੇ ਆ ਜਾਂ ਬੋਰ ਕਰਦੇ ਨੇ ਖਤਮ ਨਾ ਹੋ ਜਵੇ ਸਾਡੇ ਉਹਦਾ ਲਾਵਾ ਫੁੱਟਦਾ ਖਤਮ ਨਾ ਹੋ ਜਵੇ ਪਾਵਰ ਰੋਦਾ ਜੀ ਵਿੱਚ ਵਿਸਫੋਟ ਹੁੰਦਾ ਨੇ ਉਹ ਖਤਮ ਕਰਦੇ ਨਹੀਂ ਹੁੰਦੀ ਫਿਰ ਘਟਦੀ ਤੇ ਨਹੀਂ ਜਿਉਂ ਜਿਉਂ ਉੱਤੇ ਜਾਂਦੇ ਆ ਉਹ ਗ੍ਰੈਵਿਟੀ ਪਾਵਰ ਘਟੀ ਜਾਂਦੀ ਹੈ ਇੱਕ ਜਗ੍ਹਾ ਐਸੀ ਆ ਜਾਂਦੀ ਉੱਥੇ ਹੁੰਦੀ ਹੋਰੀ ਉਹ ਵੀ ਹੁਕਮ ਹੈ ਜੇ ਕਾਸ਼ੇ ਦੂਰ ਤੱਕ ਹੋਵੇ ਤਾਂ ਟਕਰਾ ਜਾਣਾ ਉਸ ਵਿੱਚ ਹੀ ਪਲੈਨਟ ਟਕਰਾਉਂਦੇ ਤਾਂ ਹੀ ਉਹਨੇ ਸਿਸਟਮ ਦੇ ਸਾਹਮਣੇ ਬਣਾ ਰੱਖਿਆ ਜੇ ਕਾਸ਼ੇ ਜੋਵੇ ਕਦੂਏ ਨੂੰ ਧਰਤੀ ਜਾ ਕੇ ਚੰਦ ਨੂੰ ਟਕਰਾ ਜੇ ਚੱਲ ਧਰਤੀ ਨੂੰ ਟਕਰਾ ਜੇ ਜਾ ਕਦੂਏ ਨੂੰ ਨੇੜੇ ਨਹੀਂ ਆਉਣ ਦਿੰਦੇ ਹੁਕਮ ਪਾਣਾ ਉਹਦੀ ਇੱਛਾ ਹੈ ਉਹਦੀ ਇੱਛਾ ਨਾਲ ਸਭ ਕੁਝ ਪੈਦਾ ਹੋਇਆ ਹੈ ਸ਼ਕਤੀ ਹੈ ਉਹਦੀ ਇਹ ਜੜ ਦਾ ਮਕੈਨਿਜ਼ਮ ਹੈ ਜੜ ਨੂੰ ਕਿਹੜੇ ਮਕੈਨਿਜ਼ਮ ਨਾਲ ਇੰਜਣ ਚੱਲਦਾ ਪੁਰਜੇ ਬਨ ਕੇ ਰੱਖੇ ਨੇ ਨਾੜ ਬੋਲਟ ਪਾਸੇ ਫਿਰ ਨਾੜ ਦੇ ਉੱਤੇ ਗਲੀ ਕੱਢ ਕੇ ਪਿੰਨ ਪਾਈ ਹੋਈ ਹੈ ਵੀ ਲਾ ਹੋ ਗਿਆ ਨਾੜ ਕਿਤੇ ਪੁੱਠਾ ਨਾ ਮੁੜ ਜਵੇ ਆਦਮੀ ਨੇ ਕੁਝ ਕਰਦਾ ਆਦਮੀ ਨੇ ਕੁਝ ਕਰਦਾ ਫਿਰ ਉਹਨੇ ਕੀਤਾ ਹੋਇਆ ਉਹਦੀ ਵੱਡੀ ਅਗਲਾ ਸਾਡੀ ਛੋਟੀ ਹੈ ਅਸੀਂ ਆ ਜਿਹੜੇ ਕੋ ਬਣਾਉਨੇ ਆ ਸਰੀਰ ਦੇਖ ਕੇ ਹੀ ਬਣਾਉਨੇ ਆ ਲੀਵਰ ਸਰੀਰ ਦੇਖ ਕੇ ਹੀ ਬਣਾਇਆ ਸੀ ਉਹ ਕਹਿੰਦੇ ਦੇ ਵਿੱਚ ਸਭ ਤੋਂ ਪਹਿਲਾਂ ਲੀਵਰ ਜਿਹਨੂੰ ਅਸੀਂ ਹੋੜਾ ਕਹਿੰਦੇ ਆ ਕਿ ਇਹਨਾਂ ਦੂਰ ਰਹਿੰਦਾ ਇਹਨਾਂ ਪਿੱਛੇ ਹੁੰਦਾ ਪਿੱਛੇ ਥੋੜੀ ਤਾਕਤ ਲੱਗਦੀ ਹੈ ਆ ਜਿਆਦਾ ਇੱਥੇ ਬਹੁਤ ਜ਼ਿਆਦਾ ਕੰਮ ਕਰਦੀ ਹੱਥ ਕੀ ਹੈ ਲੀਵਰ ਹੈ ਅਸੀਂ ਕੁਦਰਤ ਨੂੰ ਦੇਖ ਕੇ ਹੀ ਬਣਾ ਰਹੇ ਹਾਂ ਜੋ ਕੁਝ ਬਣਾ ਰਹੇ ਹਾਂ ਇਹ ਉਹਦਾ ਕੰਟਰੋਲ ਹੈ ਜੇ ਉਹਦਾ ਇਹ ਕੰਟਰੋਲ ਨਾ ਹੋਵੇ ਜਦੋਂ ਕੰਟਰੋਲ ਛੱਡ ਦੂ ਨਾ ਜਦ ਉਹਨੇ ਸੂਤ ਖਿੱਚਣਾ ਆਪਣਾ ਸਭ ਇੱਕ ਹੀ ਹੋ ਜਾਣਾ ਪੜ ਜਾਂਦਾ ਰਹਿਣਾ ਉਹਨੂੰ ਕੀ ਲੱਗਦਾ ਇੱਕ ਕਖਰੇ ਫੋਰੇ ਸਭ ਕੁਝ ਹੋ ਜਾਂਦਾ ਹੈ ਹਰਨ ਜਾਗਾ ਨੇਤਰ ਫੋਰ ਇੱਕ ਕਖਰੇ ਚਮਕੇ ਚ ਹਰਨ ਪੜ ਕਰ ਦਿੰਦਾ ਉਹ ਅਟੱਲਾ ਢਿੱਲਾ ਛੱਡਦਾ ਸਭ ਕੋ ਟਕਰਾ ਜਾਣਾ ਤੇ ਇਸ ਦਾ ਮੁੱਤਰ ਨਾ ਜਾਣੇ ਹੋਰ ਹੋਰ ਨਹੀਂ ਕੁਝ ਕਰ ਸਕਦਾ ਹਰ ਬਣ ਜਾ ਕੇ ਨੇਤਰ ਹੋਰ ਤਿਸ ਦਾ ਮੁੱਤਰ ਨਾ ਜਾਣੇ ਹੋਰ ਇਹ ਵਿਧੀ ਨਹੀਂ ਕੋਈ ਜਾਣਦਾ ਆਦਮੀ ਚਾਹੇ ਕੋ ਬ੍ਰਹਮਾ ਹੈ ਚਾਹੇ ਵਿਸ਼ਨੂੰ ਹੈ ਚਾਹੇ ਸ਼ਿਵ ਜੀ ਹੈ ਚਾਹੇ ਕੋਈ ਹੋਰ ਜਿਹੜੇ ਬਣਾਏ ਨੇ ਇਹਨਾਂ ਨੇ ਹੁੰਦੇ ਕੋਈ ਨਹੀਂ ਕਰ ਸਕਦਾ ਹੈ ਸੰਸਾਰ ਵਿੱਚ ਪੈਦਾ ਹੋ ਕੇ ਜਨਮ ਲੈ ਕੇ ਕੰਮ ਨਹੀਂ ਕੋਈ ਕਰ ਸਕਿਆ ਨਾ ਕਰ ਸਕੂਗਾ ਇਹ ਤਾਕਤ ਕਿਹਦੀ ਹੈ ਇਹ ਗੁਰੂ ਦੀ ਤਾਕਤ ਹੈ ਪਰਮੇਸ਼ਰ ਦੀ ਤਾਕਤ ਹੈ ਉਹਦੇ ਬਰਾਬਰ ਕੋਈ ਆਦਮੀ ਨਾ ਹੋਇਆ ਨਾ ਹੋਊਗਾ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਨੇ ਇਸ ਚੀਜ਼ ਤੇ ਜ਼ਿਆਦਾ ਜ਼ੋਰ ਦਿੱਤਾ ਹੈ ਸਭ ਤੋਂ ਪਰ ਅਸੀਂ ਨਾਨਕ ਨੂੰ ਪਰਮੇਸ਼ਰ ਬਣਾਉਂਦਾ ਘੱਟ ਅਸੀਂ ਵੀ ਜਿੰਨਾ ਮਰਜੀ ਜੋਰ ਲਾ ਲੈਂਦੇ ਭਗਤ ਨਾਨਕ ਨੂੰ ਲਾ ਲਿਆ ਅਸੀਂ ਬਣਾਉਂਦਾ ਅਸੀਂ ਨਹੀਂ ਬਣਾਉਂਦੇ ਨਾਨਕ ਪਰਮੇਸ਼ਰ ਗੁਰਨਾਨਕ ਵੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਹੈ ਪਰਮੇਸ਼ਰ ਹੈ ਦਰਸ਼ਨ ਕਰੋ ਜਾਓ ਜਿਹੜਾ ਬਸ ਸਾਨੂੰ ਦੇ ਕਿੱਡਾ ਫਰਾਡ ਹੈ ਕਿੱਡਾ ਫਰਾਡ ਹੈ ਲਿਖਿਆ ਹੈ ਜੋ ਕੁਝ ਮਰਜ਼ੀ ਪਰਵਾਹ ਨਹੀਂ ਸਾਨੂੰ ਉਹ ਸਾਨੂੰ ਰਾਇਦਾ ਸੀ ਮੌਕੇ ਦੇ ਅਵਤਾਰ ਜੋ ਮਰਜ਼ੀ ਕਹੀਏ ਅੱਜ ਮੌਕੇ ਦੇ ਅਵਤਾਰ ਅਸੀਂ ਆ ਜੋ ਕਹਾਂਗੇ ਤੁਹਾਨੂੰ ਮੰਨਣੀ ਪਊਗੀ ਆਹ ਹੋ ਰਿਹਾ ਸਾਰਾ ਸੋਮੀ ਨਹੀਂ ਕਹਿੰਦੇ ਮੌਕੇ ਦੇ ਅਵਤਾਰ ਹੁੰਦੇ ਨੇ ਅਸੀਂ ਉਹ ਕਹਿ ਰਹੇ ਹਾਂ ਦੋ ਸ਼ਬਦ ਵੀ ਲਿਖ ਦੋ ਇਹ ਜੇ ਬਰਾਬਰ ਤਾਂ ਪਤਾ ਲੱਗ ਜੂ ਅਰਥੇ ਕਰਕੇ ਦਿਖਾ ਦੋ ਵੀ ਗੱਲ ਕੀ ਹੈ ਸਿੱਖਾਂ ਨੇ ਕਦੀ ਸੁਣੀ ਕਦੀ ਮੰਨੀ ਹੋਈ ਨਾ ਇਹ ਮੰਨਣ ਇਹ ਮੰਨਦੇ ਵੀ ਨਹੀਂ ਆ ਜਿਹੜੇ ਰੌਲਾ ਪਾਉਂਦੇ ਨੇ ਸਿੱਖੀ ਸਿੱਖੀ ਦਾ ਕਿਸੇ ਨੇ ਸਿੱਖ ਨਹੀਂ ਬਣਨਾ ਇਹਨਾਂ ਤੋਂ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਤੇ ਜਾਂ ਪੰਜ ਪਿਆਰੇ ਸਾਡੇ ਨੇ ਨਾ ਸਾਰੇ ਭੱਜ ਗਏ ਤੇ ਫਿਰ ਰੌਲਾ ਜਿਹੜੀ ਸਿੱਖੀ ਦਾ ਪਾਉਂਦੇ ਨੇ ਉਹ ਸਿੱਖੀ ਆ ਹੋਰ ਜਿਹੜੀ ਇਹਨਾਂ ਦੇ ਦਿਮਾਗ ਵਾਲੀ ਸਿੱਖੀ ਉਹ ਹੈ ਗੁਰੂ ਦੇ ਦਿਮਾਗ ਵਾਲੀ ਸਿੱਖੀ ਨਹੀਂ ਹੈ ਪਰਮੇਸ਼ਰ ਦਾ ਦਿਮਾਗ ਗੁਰੂ ਤੋਂ ਮੇਰਾ ਮਤਲਬ ਪਰਮੇਸ਼ਰ ਹੈ ਨਾਨਕ ਦੀ ਸਿੱਖੀ ਨਹੀਂ ਹੈ ਨਾਨਕ ਤੋਂ ਤਾਂ ਬਰਵਾਈ ਹੈ ਜੈ ਜੀ ਪਰਮੇਸ਼ਰ ਨੇ ਸਿੱਖਿਆ ਦਿੱਤੀ ਆ ਉਹ ਨਹੀਂ ਹੈ ਪਰਮੇਸ਼ਰ ਨੇ ਤਾਂ ਉਹ ਗੱਲ ਕਹੀ ਹੈ ਜੈਸੀ ਮੈਂ ਆਪ ਹੈ ਖਸਮ ਕੀ ਬਣ ਖਸਮ ਦੀ ਸਿੱਖੀ ਨਹੀਂ ਇਹਨਾਂ ਦੀ ਆਪ ਪਰਜੀ ਦੀ ਸਿੱਖੀ ਹੈ ਕਹਤੇ ਮੁਕਤ ਸ਼ਬਦ ਨਿਸਤਾਰੇ ਪਿਛਲੀ ਪੰਕਤੀ ਨਾਲ ਸੁਣਨ ਸ਼ਬਦ ਅਪਰੰਪਰ ਧਾਰੇ ਜਦੋਂ ਸੁਣਨ ਸ਼ਬਦ ਅਪਰੰਪਰ ਧਾਰ ਲੈਂਦਾ ਜਦੋਂ ਹਿਰਦੇ 'ਚ ਹੁਕਮ ਪ੍ਰਗਟ ਹੁੰਦਾ ਹੈ ਔਰ ਸੁਰਤ ਔਰ ਸ਼ਬਦ ਦਾ ਵੇਲ ਹੋ ਜਾਂਦਾ ਅੰਦਰ ਬਾਣੀ ਤੁਰਕੀ ਦਾ ਵੇਲ ਹੋ ਜਾਂਦਾ ਹੈ ਆਪ ਇੱਕ ਹੈ ਮਨ ਮਾਇਆ ਜੋ ਫਸਿਆ ਬਾਹਰ ਨਿਕਲ ਗਿਆ ਹਿਰਦੇ ਜਾ ਕੇ ਟਿਕ ਗਿਆ ਸਭ ਸੂਰਤ ਹੋ ਗਿਆ ਹੁਕਮ ਫਿਰ ਤੁਰਕੀ ਬਾਣੀ ਆਈ ਔਰ ਉਹਨੇ ਸੁਣੀ ਸੁਣਨ ਵਾਲੇ ਨੇ ਸੁਣੀ ਦੋਨਾਂ ਵੇਲ ਹੋ ਗਿਆ ਸੁਰ ਵੀ ਸ਼ਬਦ ਪ੍ਰੋਪਰ ਧਾਰ ਲਿਆ ਧਾਰਨ ਕਰ ਲਿਆ ਫਿਰ ਕੀ ਹੈ ਕਹਤੇ ਮੁਕਤ ਸ਼ਬਦ ਨਿਸਤਾਰ ਫਿਰ ਉਹ ਸ਼ਬਦ ਜਿਹੜੇ ਉਹ ਬੋਲਦੇ ਨੇ ਕਹਤੇ ਕਹਤੇ ਫਿਰ ਜੋ ਉਹਨਾਂ ਤੋਂ ਕਹਾਇਆ ਹੈ ਉਹਨੇ ਹੁਕਮ ਨੇ ਉਹ ਕਿਹਾ ਜੈਸੀ ਮੈਂ ਆਵੇ ਖਤਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਗਿਆਨ ਨਾਮ ਨਹੀਂ ਹੈ ਗਿਆਨ ਵੇ ਗਿਆਨ ਕਰਾ ਜੈ ਜਾਓ ਹੁਕਮ ਆਇਆ ਉਹ ਜਾਂ ਗਿਆਨ ਕੀਤਾ ਜੋ ਬੁਲਾਇਆ ਬੋਲੇ ਜੋ ਨੇ ਕਹਾਇਆ ਉਹ ਕਿਹਾ ਔਰ ਕਹਿਣ ਵਾਲੇ ਕੀ ਨੇ ਕਹਿਣ ਵਾਲੇ ਮੁਕਤ ਕਹਤੇ ਮੁਕਤ ਕਹਿਣ ਵਾਲਾ ਮੁਕਤ ਹੈ ਕਹਣ ਵਾਲਾ ਦੀ ਕਹਣ ਵਾਲੇ ਦੀ ਗੱਲ ਨਹੀਂ ਕਹਿਣ ਵਾਲੇ ਦੀ ਗੱਲ ਹੈ ਉਹ ਤਾਂ ਮੁਕਤੀ ਤੋਂ ਪਰੇ ਬੈਠਾ ਕਹਣ ਵਾਲਾ ਤਾਂ ਮੁਕਤਾ ਉਹ ਇਹਦਾ ਫਸਿਆ ਹੋਇਆ ਸੀ ਕਹਤੇ ਮੁਕਤ ਉੱਥੇ ਸੁਣਤੇ ਪ੍ਰੀਤ ਕਹਤੇ ਕੇ ਪਵਿੱਤਰ ਹੈ ਕਹਿ ਪਵਿੱਤ ਬੋਲਤ ਸੁਣਤੇ ਕੀ ਨੇ ਜੋ ਸੁਣੇ ਕੀ ਉਹ ਪ੍ਰੀਤ ਹੈ ਸ਼ਬਦ ਪ੍ਰੀਤ ਹੈ ਕਹਿਣ ਵਾਲਾ ਮੁਕਤ ਹੈ ਪਵਿੱਤ ਹੈ ਇੱਥੇ ਅਰਥੇ ਕਰ ਦਿੰਦੇ ਨੇ ਸੁਣਨ ਵਾਲੇ ਪ੍ਰੀਤ ਨੂੰ ਸੁਣਨ ਵਾਲੇ ਪ੍ਰੀਤ ਕਿੱਥੋਂ ਕੇ ਕਹਿਣ ਵਾਲੇ ਨੂੰ ਸੁਣਨ ਵਾਲੇ ਗਾਹ ਹੋ ਗਏ ਪੁਨੀਤ ਦਾ ਗਾਹ ਦੀ ਅਵਸਥਾ ਪਵਿੱਤ ਤੋਂ ਜੇ ਸੁਣ ਤੇ ਪ੍ਰੀਤ ਹੈ ਫਿਰ ਤੂੰ ਸਿੱਖ ਦਾ ਫਕੀਰ ਪ੍ਰੀਤ ਹੋ ਗਏ ਗੁਰੂ ਬੁੱਤੇ ਹੋਇਆ ਗੁਰੂ ਥੱਲੇ ਹੋ ਗਿਆ ਸਿੱਖ ਉੱਤੇ ਹੋ ਗਏ ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਅਵਸਥਾ ਕੀ ਹੁੰਦੀ ਹੈ ਕਿਹੜੀ ਅਵਸਥਾ ਦੀ ਬਾਣੀ ਹੈ ਕਿਹਦੇ ਵਾਸਤੇ ਪ੍ਰੀਤ ਹੁੰਦਾ ਕਿਹਦੇ ਵਾਸਤੇ ਭਗਤਾ ਹੁੰਦਾ ਤੇ ਪਤਾ ਹੀ ਕਿਸੇ ਨੂੰ ਕੁਝ ਨਹੀਂ ਵਿਦਵਾਨਾਂ ਨੂੰ ਤਾਂ ਅੱਖਰ ਦੇਖ ਲੈਂਦੇ ਨੇ ਅੱਖਰਾਂ ਦੇ ਹਿਸਾਬ ਨਾਲ ਅਰਥ ਕਰ ਲੈਂਦੇ ਨੇ ਇੱਥੇ ਕਹਤੇ ਮੁਕਤ ਮੁਕਤ ਆਇਆ ਉੱਥੇ ਜਿਹੜੇ ਕਹਿਣ ਵਾਲੇ ਨੇ ਪਵਿੱਤ ਸੁਣਤੇ ਜੋ ਸੁਣ ਰਹੇ ਨੇ ਸ਼ਬਦ ਸੁਣ ਰਹੇ ਨੇ ਤੁਰਕੀ ਵਾਲੀ ਉਹ ਪ੍ਰੀਤ ਹੈ ਜੋ ਸ਼ਬਦ ਸੁਣਿਆ ਉਹ ਪ੍ਰੀਤ ਹੈ ਜੋ ਬੋਲਿਆ ਉਹ ਪਵਿੱਤ ਹੈ ਬਾਣੀ ਪਵਿੱਤ ਹੈ ਉਹਦੇ ਪਵਿੱਤ ਕਿਉਂ ਹੈ ਉਹ ਪ੍ਰੀਤ ਕਿਉਂ ਸਵਾਲ ਹੈ ਇਹਦਾ ਨਹੀਂ ਦੱਸਿਆ ਕਿਉਂ ਹੈ ਕਿ ਜਿਹਨੂੰ ਕਿਉਂ ਦਾ ਨਹੀਂ ਪਤਾ ਉਹਦੇ ਅਰਥ ਵੀ ਸਹੀ ਨਹੀਂ ਉਹ ਜੋ ਤੁਰਕੀ ਬਣਿਆ ਉਹ ਚ ਮੱਖਣ ਨਹੀਂ ਹੁੰਦਾ ਮੱਖਣੇ ਮੱਖਣ ਹੁੰਦਾ ਉਹ ਚ ਲੱਸੀ ਨਹੀਂ ਹੁੰਦੀ ਉਹ ਸਮਝ ਹੁੰਦੀ ਹੈ ਉਹਨੂੰ ਸਮਝਣ ਦੀ ਲੋੜ ਨਹੀਂ ਉਹ ਮਨਬੁੱਧੀ ਦੇ ਉੱਤੋਂ ਹੁੰਦੀ ਇਹ ਲੱਸੀ ਹੈ ਇਹਦੇ ਵਿੱਚ ਇਹਨੂੰ ਰੜਕਣਾ ਪੈਣਾ ਹੈ ਦੁੱਧ ਹੈ ਲੱਸੀ ਹੈ ਇਹਦੇ ਵਿੱਚ ਪਵਿੱਤਰ ਹੈ ਇਹਦੇ ਚ ਲੱਸੀ ਹੈ ਇਹ ਚ ਹਵਾ ਮਿਲੀ ਹੋਈ ਹੈ ਲਫ਼ਜ਼ਾਂ ਦੇ ਵਿੱਚ ਮਾਇਆ ਇਹ ਚ ਮਾਇਆ ਮਿਰਚਾ ਮਾਇਆ ਤੋਂ ਨਖੇੜ ਕੇ ਇਹਦਾ ਤੱਦ ਕਰਨਾ ਮਾਇਆ ਦੀਆਂ ਗੱਲਾਂ ਕੀਤੀਆਂ ਇਹਦੇ ਵਿੱਚ ਮਾਇਆ ਦੇ ਪ੍ਰਮਾਣ ਦਿੱਤੇ ਨੇ ਸਰੀਰ ਦੇ ਪ੍ਰਮਾਣ ਦਿੱਤੇ ਨੇ ਅੱਖਾਂ ਦੇ ਨੇ ਤਰ੍ਹਾਂ ਦੇ ਉਹ ਲੱਸੀ ਅਰ ਤਾਤਾ ਡਟ ਕਰਨਾ ਇਹਦਾ ਇਹ ਪਵਿੱਤਰ ਹੈ ਪ੍ਰੀਤ ਦੀ ਹੈ ਪ੍ਰੀਤ ਬਾਣੀ ਕਰਨਾ ਨੂੰ ਸੁਣੀ ਨਹੀਂ ਜਾਂਦੀ ਪ੍ਰੀਤ ਬਗਾਰ ਕਰਨਾ ਤੋਂ ਸੁਣੀ ਜਾਂਦੀ ਪ੍ਰੀਤ ਦਾ ਟੇਬਰ ਬਾਰਡਿੰਗ ਨਹੀਂ ਹੋ ਸਕਦਾ ਪਵਿੱਤਰ ਦਾ ਟੇਪ ਰਿਕਾਰਡ ਹੋ ਸਕਦਾ ਪਵਿੱਤਰ ਵਿੱਚ ਮਾਇਆ ਅਕਸ਼ ਹੈ ਸੱਚ ਵੀ ਹੈ ਮਾਇਆ ਪਵਿੱਤਰ ਚੀਜ਼ ਹੋਰ ਹੈ ਸੰਸਾਰ ਚ ਪਵਿੱਤਰ ਪਵਿੱਤਰ ਪਵਿੱਤਰ ਇਹ ਤੋਂ ਕਹਾ ਨਹੀਂ ਪੁਰੀਤ ਹੋਇਆ ਸੰਸਾਰ ਤੋਂ ਪਰੇ ਹੋ ਚੌਥੀ ਅਵਸਥਾ ਤੁਰਿਆ ਅਵਸਥਾ ਦਾ ਰੂਪ ਨਹੀਂ ਦੋਸਤ ਹੈ ਸਤ ਸੰਤੋਖ ਦੀ ਅਵਸਥਾ ਪਵਿੱਤਰ ਪਵਿੱਤਰ ਪਵਿੱਤਰ ਅਵਸਥਾ ਰਜੋਗੁਣ ਤਮੋਗੁਣ ਸਦੋਗੁਣ ਰਜੋਗੁਣ ਛੜਤਾ ਪਵਿੱਤਰ ਹੋ ਗਿਆ ਤਮੋਗੁਣ ਛੜਤਾ ਪਵਿੱਤਰ ਹੋ ਗਿਆ ਰਜੋਗੁਣ ਛੜਤਾ ਹੋਰ ਪਵਿੱਤਰ ਹੋ ਗਿਆ ਸਦੋਗੁਣ ਛੜਤਾ ਹੋਰ ਪਵਿੱਤਰ ਹੋ ਕੇ ਫਰੀਦ ਹੋ ਤਿੰਨੇ ਔਗਣ ਛੱਡਣੇ ਨੇ ਪਵਿੱਤਰ ਫਿਰ ਪਵਿੱਤਰ ਜਾਂ ਸਦਾ ਹੋਣ ਵਾਲੀ ਖਾਈ ਜੋ ਪਾਰ ਹੋ ਗਿਆ ਫਿਰ ਪੁਨੀਤ ਹੋ ਗਿਆ ਉਹ ਦੁਕਾਨ ਹੈ ਫਿਰ ਕੀ ਹੋਵੇ ਸਖਣ ਫਿਰ ਹਰ ਕਾ ਸੇਵਕ ਸੋ ਹਰ ਜਿਆ ਭੇਜਣ ਜਾਣੋ ਮਨੁਸ ਦੇ ਦੇਹੀ ਨਾ ਕੋਈ ਸੰਬੰਧ ਸਤ ਸੰਤੋਖ ਤੱਕ ਦੇਹੀ ਨਾ ਸੰਬੰਧ ਹੈ ਉਹ ਬਈ ਸਾਫ ਕਰਨ ਵਾਲੇ ਸੜਕਾਂ ਬਣਾਉਣ ਵਾਲੇ ਲੋਕ ਭਲਾਈ ਦੇ ਕੰਮ ਵਾਲੇ ਸਭ ਖਾਈ ਚ ਡਿੱਗੇ ਹੋਏ ਨੇ ਉਸੇ ਸਦਾ ਗੁਣ ਨਹੀਂ ਖਾਈ ਚ ਨੇ ਸਾਰੇ ਖਾਈ ਹੈ ਇਹ ਖਾਈ ਟੱਪ ਕੇ ਅਗੇ ਬਨੀਤ ਅਵਸਥਾ ਇਹ ਖਾਈ ਟੱਪ ਕੇ ਬਣੀ ਅਵਸਥਾ ਇਹ ਖਾਈ ਹੈ ਮਾਇਆ ਇਹਨਾਂ ਨੂੰ ਮਾਇਆ ਰਿਵਾਲਵਰ ਉਹਨਾਂ ਨੂੰ ਮਾਇਆ ਚਾਹੀਦੀ ਹੈ ਪਬਲਿਕ ਮਾਇਆ ਤੋਂ ਪਬਲਿਕ ਵਾਸਤੇ ਕੰਮ ਸਭ ਸਾਰੀ ਕੰਮ ਨੇ ਸੰਸਾਰੀ ਗੱਲਾਂ ਨੇ ਸਭ ਆਤਮਾ ਦੇ ਲੈਵਲ ਦੀ ਕੋਈ ਗੱਲ ਨਹੀਂ ਹੁੰਦੀ ਆਤਮਾ ਪਵਿੱਤਰ ਨਹੀਂ ਹੁੰਦੀ ਹੈ ਇਹ ਆਤਮਾ ਦੀ ਪਵਿੱਤਰਤਾ ਨਹੀਂ ਹੁੰਦੀ ਹਾਂ ਆਤਮਾ ਦੀ ਪਵਿੱਤਰਤਾ ਹੋ ਜਾਂਦੀ ਹੈ ਕਿਸੇ ਹੱਦ ਤੱਕ ਪਰ ਸਤੋਗੁਣ ਦੀ ਪਵਿੱਤਰਤਾ ਜੇ ਛੱਡੋਗੇ ਜਦ ਮਾਇਆ ਬਿਲਕੁਲ ਛੱਡਣੀ ਪਊਗੀ ਸਤੋਗੁਣ ਰਜੋਗੁਣ ਜੋ ਤੁਸੀਂ ਗਾਂ ਚਲੇ ਗਏ ਸਤੋਗੁਣ ਜਾ ਕੇ ਸਤੋਗੁਣ ਦੀ ਟੱਪ ਸਕਦੇ ਜਿੰਨਾ ਜਨਮਾਇਆ ਨਾਲ ਹੈ ਤੁਹਾਡਾ ਜਿੰਨਾ ਚਿਰ ਤੁਹਾਡੀ ਜਿਹੜੀ ਕੰਮ ਉਹ ਪੈਸੇ ਦੇ ਜ਼ੋਰ ਤੇ ਚੱਲਦਾ ਨਾ ਜਿੰਨਾ ਚਿਰ ਮਾਇਆ ਦੀ ਤੁਹਾਨੂੰ ਲੋੜ ਹੈ ਵਾਇਆ ਦਾ ਆਸਰਾ ਹੈ ਹੋਰ ਨਾ ਜੇ ਝੂਠ ਦਾ ਆਸਰਾ ਤੁਹਾਡੇ ਕੋਲ ਸੱਚ ਦਾ ਆਸਰਾ ਨਹੀਂ ਵਾਇਆ ਤਾਂ ਝੂਠੀ ਹੈ ਝੂਠ ਦੇ ਆਸਰੇ ਨਾਲ ਖੜਾ ਹੈ ਤੁਹਾਡਾ ਸਾਰੀ ਗੱਡੀ ਤੁਹਾਡੀ ਭਲਾਈ ਝੂਠ ਦਾ ਆਸਰਾ ਲਈ ਖੜੀ ਹੈ ਤੁਹਾਡੀ ਸਾਰੀ ਪ੍ਰਵਤਾ ਝੂਠ ਦੇ ਆਸਰੇ ਤੇ ਖੜੀ ਹੈ ਝੂਠ ਮਾਇਆ ਜੇ ਮਾਇਆ ਦੇ ਆਸਰੇ ਨਾਲ ਤੁਹਾਡੀ ਪ੍ਰਭਤਾ ਹੈ ਬਝੂਰੀ ਹੈ ਜਾਂ ਇੱਜ਼ਤ ਹੈ ਉਹ ਝੂਠ ਦੇ ਆਸਰੇ ਤੇ ਖੜੀ ਝੂਠੀ ਮਾਇਆ ਆਪ ਵਧਾਇਆ ਝੂਠੀ ਮਾਇਆ ਨਾਲ ਤੁਸੀਂ ਆਪਣਾ ਆਪ ਬੰਨ ਲਿਆ ਪੁਰੀਤ ਨਹੀਂ ਹੋ ਸਕਦੇ ਪੁਰੀਤ ਨਹੀਂ ਹੋ ਸਕਦੇ ਇਹ ਦੱਸਣੋ ਕਹਿਣ ਪ੍ਰੀਤ ਕਿਵੇਂ ਹੋਣਾ ਉਹਨੂੰ ਤਾਂ ਪਤਾ ਹੀ ਵਿਚਾਰਿਆ ਨੂੰ ਕੁਝ ਨਹੀਂ ਗੁਰਬਾਣੀ ਦਾ ਤਾਂ ਉਹਨੂੰ ਇੱਕ ਅੱਖਰ ਦੀ ਵੀ ਸਮਝ ਨਹੀਂ ਜਿਹੜੇ ਆਦਮੀ ਇਹ ਕੰਮ ਕਰਦੇ ਨੇ ਜਿੱਦਣ ਸਮਝ ਆ ਗਈ ਛੱਡ ਦੇਣਗੇ ਜਿੱਦਣ ਸਮਝ ਆ ਗਈ ਛੱਡ ਦੇਣਗੇ ਅਸਲ ਤੇ ਸਮਝ ਆਈ ਤੇ ਛੱਡ ਕੇ ਜੇ ਫੇਰ ਕਰੇ ਛੱਡ ਦੇਖੋ ਪਰਮੇਸ਼ਰ ਕਰਦਾ ਰੋਕ ਭਲਾਈ ਦਾ ਕੰਮ ਪਰ ਬਾਹਰ ਖੜਾ ਹੋਇਆ ਤੋਂ ਜਿਹੜਾ ਮਾਇਆ ਫਸਿਆ ਹੈ ਅਗਰ ਉਹਦੀ ਪੋਜੀਸ਼ਨ ਹੋ ਰਹੀ ਨਾ ਮਾਇਆ ਤੋਂ ਬਾਹਰ ਖੜ ਕੇ ਇੱਕ ਵਾਰ ਜਾ ਕੇ ਫੇਰ ਕਰੂ ਫਿਰ ਗੱਲ ਹੋਰ ਪਰਮੇਸ਼ਰ ਨਹੀਂ ਕਰਦਾ ਰੋਕ ਲਾਈ ਦਾ ਕੰਮ ਪਰਮਾਇਆ ਤੋਂ ਪਰੇ ਖੜਾ ਅੰਤ ਨਹੀਂ ਹੈ ਜਿਹੜਾ ਇੱਕ ਵਾਰ ਪੁਨੀਤ ਹੋ ਕੇ ਫੇਰ ਕਰੂਗਾ ਉਹ ਨਹੀਂ ਮਾਇਆ ਮਾਇਆ ਚ ਲਿਪਤ ਹੁੰਦਾ ਮਾਇਆ ਲਿਪਤ ਰੰਗ ਚ ਫਿਰ ਕੀ ਹੈ ਫਿਰ ਕਰਮ ਕਰਦੇ ਹੋਏ ਨੇ ਕੰਮ ਵੀ ਕਿਸ ਕੋ ਹੋਰ ਪ੍ਰਾਪਤ ਸੋਚੀ ਤੇ ਕਰਦਾ ਵੀ ਉਹ ਕਰਦਾ ਵੀ ਨਹੀਂ ਕਰਦਾ ਉਹ ਐ ਨਹੀਂ ਕਹਿੰਦਾ ਮੈਂ 240 ਵਾਰੇ ਬਣਾਉਂਦੇ ਉਹ ਲਿਸਟ ਨਹੀਂ ਉਹਦੇ ਕੋਲ ਹੈਗੀ ਇਹ ਆਇਆ ਨਾ ਕੋਲ ਨੇ ਸਾਡਾ ਫਲਾਣਾ ਗੁਰਦੁਆਰਾ ਦੇਖ ਕੇ ਉਹ ਕਹੇ ਜਾ ਬਣਾਇਆ ਕਾਹਦੇ ਨਾਲ ਜੁੜਿਆ ਕਿਹੜੀ ਗਿਣਤੀ ਨਾਲ ਜੁੜ ਗਏ ਲੇਖਾ ਛਾੜ ਲੇਖੇ ਝੂਟਾ ਸਭ ਝੂਠ ਦੇ ਨਾਲ ਆਸਰਾ ਲਿਆ ਹੈ ਝੂਠ ਦਾ ਝੂਠ ਦੇ ਆਸਰੇ ਨਾਲ ਤੁਸੀਂ ਖੜੇ ਹੋ ਝੂਠ ਕਰੀ ਲੈ ਜਾਣਾ ਝੂਠ ਦਾ ਕੀ ਝੂਠ ਰਿਹਾ ਤੂੰ ਸਤ ਸਰੂਪ ਸਹਾਰਾ ਲੈ ਲੈ ਝੂਠ ਦਾ ਤੂੰ ਤਾਂ ਬੰਨੇ ਹੀ ਮਰਨਾ ਡੁੱਬੜੇ ਡੁੱਬੜੇ ਉਹ ਤਾਂ ਖੇਤ ਦੇ ਵਿੱਚ ਜਿੱਤੇ ਪਹਾੜ ਹੈ ਕੂਪ ਤੇ ਮੇਰ ਕਰਾਵੇ ਤੂੰ ਕੀ ਕਰੇਗਾ ਜੇ ਕੂਪ ਤੇ ਮੇਰ ਕਰਤਾ ਉਹਨੇ ਇਹਨਾਂ ਜਰ ਲੱਗੇ ਫੇਰ ਕਰੇਗਾ ਤੇਰੀ ਕੀਤੀ ਸਾਰੀ ਜ਼ਿੰਦਗੀ ਕਿੱਥੇ ਗਈ ਜਦ ਤੇ ਥਲ ਕਰ ਦਿੰਦਾ ਸਾਡੇ ਖੂ ਕਰ ਦਿੰਦਾ ਖੂ ਤੇ ਫੇਰ ਕਰ ਦਿੰਦਾ ਚਲਿਆ ਜਾ ਤੁਰਿਆ ਜਾ ਕੀ ਕਰ ਲੈਣਾ ਤੂੰ ਉਹਦੇ ਪੂਰੇ ਇਹ ਹਮਾਕਤ ਹੈ ਸਾਰੀ ਇਹ ਤਾਂ ਹਮਾਕਤ ਹੈ ਭਗਤ ਤਾਂ ਹੀ ਬੜੇ ਰਹੇ ਨੇ ਇਹੋ ਗੱਲਾਂ ਤੇ ਭਗਤ ਕਹਿੰਦਾ ਰਹਿਣਾ ਪਰੇ ਰਹੇ ਉਹਨਾਂ ਲਿਖਦੀ ਆਪਕਤੀਆਂ ਦਾ ਲਿਖੇ ਖੂਬ ਤੇ ਫੇਰ ਕਰਾਵੇ ਹੋਰ ਕੀ ਲਿਖਦਾ ਤੇ ਹਾਂ ਭਗਤ ਹੋਵੇ ਉਦੋਂ ਦਾ ਲਫ਼ਜ਼ ਹਾਂ ਵਕਤ ਹੈਗਾ ਉਹਦੇ ਨਾਲ ਕਹਿਣਾ ਵੀ ਉਹਨੇ ਐਂ ਕੀਤਾ ਲੈ ਆਪਾਂ ਐ ਕਰ ਦਿੰਦੇ ਐ ਲੈ ਵੀ ਨਹੀਂ ਪਾਇਆ ਲੈਣਾ ਕੱਢ ਦਿੰਦੇ ਆਪਾਂ ਹਬੀ ਨੂੰ ਹਮਾਕਤ ਕਹਿੰਦੇ ਨੇ ਹਬੀ ਕਰਨ ਕਹਤੇ ਮੁਕਤ ਸ਼ਬਦ ਨਿਸਤਾਰੇ ਕਹਤੇ ਮੁਕਤ ਕਹਿਣ ਵਾਲੇ ਮੁਕਤ ਨੇ ਉਹਨਾਂ ਦੇ ਕਹੇ ਹੋਏ ਸ਼ਬਦ ਗੁਰਬਾਣੀ ਉਹਨਾਂ ਦਾ ਕਹਿ ਹੋਇਆ ਉਪਦੇਸ਼ ਗੁਰਬਾਣੀ ਤਰ੍ਹਾਂ ਇਹ ਵੀ ਨੇਰੇ ਜੋ ਬਾਹਰ ਲੈ ਜਾਂਦੇ ਤੁਹਾਨੂੰ ਕੱਢ ਕੇ ਦਿਸ ਸਾਡੇ ਅੰਦਰ ਦੀ ਜਿਹੜੀ ਗਲਤ ਹੈ ਅਗਿਆਨਤਾ ਨੂੰ ਦਿਸ ਕਹਿੰਦੇ ਨੇ ਜੇ ਤਾਂ ਅੰਦਰ ਦੇ ਹਨੇਰਾ ਰਾਤ ਤੁਹਾਨੂੰ ਨੇਰੇ ਜੋ ਇਹਨਾਂ ਨੇ ਕੱਢਣਾ ਗੁਰਬਾਣੀ ਨੇ ਨੇ ਨੇਰੇ ਜੋ ਕੱਢੇ ਗਏ ਮੁਕਤ ਹੋ ਗਏ ਨੇਰੇ ਚ ਤੋਂ ਬਾਹਰ ਹੋਇਆ ਹੋਇਆ ਮੁਕਤਾ ਜਿਹੜਾ ਨੇਰੇ ਚ ਨਹੀਂ ਹੈ ਇਹ ਨੇਰੇ ਚ ਨੇ ਇਹ ਸਾਰੇ ਕੰਮ ਜਿਹੜੇ ਕਰਦੇ ਨੇ ਸਭ ਨੇਰੇ ਚ ਨੇ ਅਗਲੇ ਜਨਮ ਵਿੱਚ ਗੱਲੇ ਮਿਲ ਜੂ ਉਹ ਵੀ ਜੇ ਬਚ ਗਏ ਜੇ ਇਹਨਾਂ ਗੱਲਾਂ ਦਾ ਹੰਕਾਰ ਨਾ ਹੋਇਆ ਜਿਹਨੂੰ ਵੀ ਅਸੀਂ ਐਂ ਕੀਤਾ ਤਾਂ ਅਗਲੇ ਜਨਮ ਚ ਭਾਵੇਂ ਨਾ ਉਹਨਾਂ ਨੂੰ ਸਮਝ ਆ ਜਾਏ ਜੇ ਹੁਣ ਹੰਕਾਰ ਹੋਇਆ ਫਿਰ ਥੱਲੇ ਚਲੇ ਜਾਣਗੇ ਬਹੁਤ ਫਿਰ ਨਰਕ ਪਰ ਨੂੰ ਚਲੇ ਜਾਣਗੇ ਉਹ ਤਪੋ ਰਾਜ ਹੈ ਰਾਜ ਹੈ ਨਾ ਲੋਕ ਜਿਹਦੇ ਆਖੇ ਲੱਗਦੇ ਹਨ ਜਿਹਦੇ ਪਿੱਛੇ ਲੋਕ ਉਹਨੂੰ ਰਾਜ ਕਹਿੰਦੇ ਚਾਹੇ ਧਾਰਮਿਕ ਹੋਵੇ ਚਾਹੇ ਦੂਆ ਹੋਵੇ ਉਹ ਕਹਿੰਦੇ ਇੱਥੇ 2 2 ਕਰੋੜ ਰੁਪਇਆ 10 ਕਰੋੜ ਰੁਪਇਆ ਖਰਚ ਕਰਨਾ ਲੋਕ ਖਰਚ ਕਰਨ ਇਕੱਠੇ ਕਰ ਉਹ ਰਾਜ ਰਾਜ ਉਹ ਕਹਿੰਦੇ ਨੇ ਇਹ ਨਰਕ ਨੂੰ ਵੀ ਲੈ ਜਾਂਦਾ ਜਿਹੜਾ ਹੰਕਾਰ ਹੋ ਜਵੇ ਤਾਂ ਨਰਕ ਚਲੇ ਜਾਂਦਾ ਅਗਿਆਨਤਾ ਫੈਲ ਜਾਂਦੀ ਗੁਰ ਕੀ ਦਿਖਿਆ ਸੇ ਸੱਚ ਰਤੇ ਗੁਰ ਕੀ ਦਿਖਿਆ ਗੁਰਕੀ ਸਿੱਖਿਆ ਨਾਲ ਹੋਰ ਗੱਲ ਹੈ ਗੁਰਕੀ ਦੇਖਿਆ ਹੋਰ ਗੱਲ ਕਹਤੇ ਮੁਕਤ ਸ਼ਬਦ ਨਿਸਤਾਰ ਸ਼ਬਦ ਨਿਸਤਾਰ ਆਇਆ ਗੁਰਬਾਣੀ ਦਾ ਸ਼ਬਦ ਹੈ ਇਹ ਨਿਸਤਾਰੂਗਾ ਪਰ ਨਿਸਤਾਰੂਗਾ ਜਿਆਦਾ ਜਦ ਗੁਰੂ ਦੀ ਦੀਖਿਆ ਮਿਲ ਜੂਏ ਜੋ ਜੋ ਦਿੱਤਾ ਨਾ ਤੁਹਾਨੂੰ ਉਹ ਪ੍ਰਾਪਤ ਕਰ ਲਿਆ ਜੇ ਤਾਂ ਖਾ ਲਿਆ ਮੱਖਣੇ ਜੋ ਕਿਸੇ ਨੇ ਉਹਨਾਂ ਦਾ ਦੇਖਿਆ ਹੈ ਜਿਹਨੂੰ ਬਖਣ ਦਿਸ ਗਿਆ ਇਹਦੇ ਵਿੱਚ ਜਿਵੇਂ ਜੋ ਕੋਈ ਦਰਸ਼ਨ ਹੋ ਗਿਆ ਸਮਝ ਆ ਗਈ ਜੇ ਤਾਂ ਆ ਗਈ ਗੁਰਬਾਣੀ ਦੀ ਸਮਝ ਫਿਰ ਤਾਂ ਗੁਰੂ ਕੀ ਦੇਖਿਆ ਹੋਗੀ ਗੁਰਪ੍ਰਸਾਦ ਦੇਖਿਆ ਸੇ ਸੱਚ ਰਾਤੇ ਤੇ ਜੇ ਬਾਣੀ ਪੜ ਕੇ ਸਮਝ ਕੁਝ ਨਾ ਆਈ ਫਿਰ ਭਰਮ ਚੋਂ ਵੀ ਨਿਕਲਦਾ ਸੇ ਸੱਚ ਰਾਤੇ ਗੁਰੂ ਕੀ ਦੇਖਿਆ ਸੇ ਸੱਚ ਰਾਤੇ ਗੁਰ ਕੀ ਦੇਖਿਆ ਗਿਆ ਗੁਰ ਦਾ ਦਰਸ਼ਨ ਹੈ ਅੰਤਰਾਤਮਾ ਦਾ ਦਰਸ਼ਨ ਅੰਤਰਾਤਮਾ ਦਾ ਦਰਸ਼ਨ ਕਰਾਉਂਦੀ ਹੈ ਬਾਣੀ ਆਤਮ ਦਰਸ਼ਨ ਕਰਾਉਂਦੀ ਹੈ ਆਤਮ ਦਰਸ਼ਨ ਹੋ ਗਿਆ ਪਰ ਆਤਮ ਦਰਸ਼ਨ ਹੋ ਗਿਆ ਉਹ ਗੁਰ ਕੀ ਦੇਖਿਆ ਜਿਹੜੇ ਜਿਹੜੇ ਮਸਲੇ ਵਾਸਤੇ ਗੁਰਬਾਣੀ ਰਚੀ ਸੀ ਜੋ ਵਸੂ ਅਸੀਂ ਪ੍ਰਾਪਤ ਕਰ ਲਈ ਸੰਤੋ ਮੱਖਣ ਖਾਇਆ ਤੇ ਮੱਖਣ ਖਾ ਲਿਆ ਗੁਰ ਕੀ ਦੇਖਿਆ ਮਿਲ ਗਈ ਉੱਥੇ ਸੱਚ ਰਸਤੇ ਫਿਰ ਉਹ ਸੱਚ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਝੂਠ ਦੇ ਰੰਗ ਵਿੱਚ ਨਹੀਂ ਰੰਗ ਹੁੰਦੇ ਉਹਨਾਂ ਨੂੰ ਕਿਸੇ ਲੋਕ ਭਲਾਈ ਦੇ ਕੰਮ ਦੀ ਲੋੜ ਨਹੀਂ ਸਭ ਤੋਂ ਵੱਡਾ ਲੋਕ ਭਲਾਈ ਦਾ ਕੰਮ ਕੁਰਬਾਨੀ ਦੀ ਸਿੱਖਿਆ ਦੇਖਿਆ ਦੇਣਾ ਦਇਆ ਜਾਣੇ ਜੀ ਕੀ ਕੁਝ ਪੁੰਨਦਾਨ ਕਰੇ ਜੀ ਦੇ ਵਾਸਤੇ ਉਹਨਾਂ ਦੇ ਕਰੇ ਉਹਨਾਂ ਨੂੰ ਭੁਲੇਖੇ ਜਨਾ ਪਾਵੇ ਉਹ ਤਾਂ ਤੁਸੀਂ ਅੜ ਜਾ ਕੇ ਸੰਸਾਰ ਨਾਲ ਜੋੜਦੇ ਤਾਂ ਸੰਸਾਰ ਨਾਲ ਜੋੜੇ ਨੇ ਵੀ ਭਾਈ ਤੁਹਾਨੂੰ ਆ 4 10 ਕਿਲੋਮੀਟਰ ਦਾ ਵੜ ਪੈਂਦਾ ਪੋੜ ਲਾ ਲਈਏ ਸਿੱਧਾ ਤੁਸੀਂ ਆਸਾਨ ਹੋ ਜੂ ਸੰਸਾਰ ਨਾਲ ਜੋੜੇ ਕਰੋ ਸੰਸਾਰ ਇੱਕ ਉਹਨਾਂ ਦੀ ਜਿਹੜੀ ਮੁਸ਼ਕਲ ਹੈ ਸੌਲਵ ਕੀਤੀ ਹੈ ਸੌਲਵ ਕਰਨੀ ਦੀ ਤੁਹਾਡੇ ਰਾਹ ਦੇ ਜਿਹੜੇ ਅੜਕੇ ਨੇ ਸਾਡੀ ਹਣ ਜਾਣਦੇ ਉਹ ਕਰਨੇ ਉਹਦਾ ਕੀਤਾ ਹੀ ਨਹੀਂ ਤੁਸੀਂ ਉਹ ਤਾਂ ਕੀਤਾ ਨਹੀਂ ਤੁਸੀਂ ਕੜਕਾ ਕੁਦਰਤ ਨੇ ਪਾਇਆ ਸੀ ਉਹ ਪਰੇ ਕਰਦਾ ਕੁਦਰਤ ਨੇ ਡਿੱਕਾ ਪਾਇਆ ਤਾਂ ਮਜ਼ਦੂਰ ਕਰਦਾ ਦਰਿਆ ਕੁਦਰਤ ਨਾਲੇ ਕੱਢਿਆ ਸੀ ਤਾਂ ਅਸੀਂ ਤਾਂ ਕੱਢਿਆ ਨਹੀਂ ਤੁਸੀਂ ਬੋਲ ਲਾਤਾ ਪਿਛੇ ਜੀ ਤੁਸੀਂ ਇਧਰ ਤੋਂ ਛੇਤੀ ਜਾ ਸਕਦੇ ਆਤਮਾ ਨੂੰ ਕੀ ਬਣਿਆ ਹੋਣੀ ਗਿਆਨ ਕਿਉਂ ਲੈਣਾ ਰਿਹਾ ਪਰਮ ਪੈਦਾ ਹੋ ਗਿਆ ਵੀ ਬਹੁਤ ਕੁਝ ਕਰ ਸਕਦਾ ਪਰ ਪਹਿਲਾ ਹੋ ਜਾਵੇ ਤਾਂ ਮਹਾਂਪੁਰਸ਼ ਰੱਬ ਛੱਡ ਦਿੱਤਾ ਮਹਾਂਪੁਰਸ਼ ਫੜ ਲਿਆ ਵੀ ਫੜ ਲਿਆ ਆਜ ਵੀ ਜੁੜ ਗਏ ਵੀ ਦੀ ਵਰਸੀ ਬਣਾਉਣਗੇ ਫਿਰ ਉਹ ਸਭ ਕੁਝ ਹੀ ਹੋ ਰਿਹਾ ਜਗਾ ਜਗਾ ਆਦਮੀ ਨਾਲ ਜੁੜੇ ਹੋਏ ਲੋਕ ਜਗਾ ਜਗਾ ਵਰਸੀਆਂ ਬਣਾਈਆਂ ਜਾਂਦੀਆਂ ਇਹਦਾ ਮਤਲਬ ਹੈ ਇੱਕ ਨਾ ਤੋੜ ਕੇ ਆਪਣੇ ਨੂੰ ਜੋੜ ਲੈ ਸਭ ਤੋਂ ਜੋੜੀ ਜਾਂਦੀ ਇਹ ਕੰਮ ਕਰਨਾ ਸੀ ਸਾਰਿਆਂ ਨੂੰ ਤੋੜ ਕੇ ਹਰ ਇੱਕ ਨੂੰ ਉਹਦੇ ਨਾਲ ਜੋੜ ਲਓ ਸੀ ਆਪਣੇ ਆਪਣੇ ਅੰਦਰ ਜੋੜ ਲਓ ਸੀ ਲੋਕਾਂ ਨੂੰ ਜੋੜ ਲੈ ਤੁਸੀਂ ਆਪਣੇ ਨਾਲ ਵੀ ਬਰਮਾ ਵੀ ਜਰੂਰ ਛੱਡੋ ਮੇਰੇ ਨਾਲ ਜੁੜ ਜਾਓ ਕ੍ਰਿਸ਼ਨ ਜੀ ਨੂੰ ਛੱਡੋ ਮੇਰੇ ਨਾਲ ਜੁੜ ਜਾਓ ਈਸਾ ਮੂਸਾ ਨੂੰ ਛੱਡੋ ਮੇਰੇ ਨਾਲ ਜੁੜ ਜਾਓ ਇਹ ਕੰਮ ਕਿਹਾ ਸੀ ਕਰ ਨੂੰ ਗੁਰਬਾਣੀ ਨੇ ਖਾਲਸਾ ਵਾਹਿਗੁਰੂ ਦਾ ਫੌਜ ਹੈ ਫਤਿਹ ਵਾਹਿਗੁਰੂ ਆਪਣਾ ਕੁਝ ਨਹੀਂ ਉਹਦੇ ਸਿੱਖ ਕੀ ਕਹਿੰਦੇ ਨੇ ਉਹਦੇ ਸਿੱਖਾਂ ਨੇ ਕੀ ਹੈ ਉਹਨੇ ਆਪਣੇ ਨਾਲ ਨਹੀਂ ਜੋੜੇ ਵਾਹਿਗੁਰੂ ਨਾਲ ਜੋੜੇ ਇਹਨਾਂ ਨੇ ਵਾਹਿਗੁਰੂ ਨੂੰ ਜਿੜਾ ਕੇ ਆਪਣੇ ਨਾਲ ਜੋੜੇ ਵਾਹਿਗੁਰੂ ਨੂੰ ਜਿੜਾ ਕੇ ਗੁਰੂਆਂ ਨਾਲ ਜੋੜੇ ਰਾਮਦਾਸ ਦੇ ਨਾਮ ਦੀ ਅਰਦਾਸ ਨਾਨਕ ਦੇ ਨਾਮ ਦੀ ਅਰਦਾਸ ਕਿਤੇ ਨੋਵੇਂ ਪਾਸ਼ਾ ਦੇ ਨਾਮ ਦੀ ਅਰਦਾਸ ਇਹ ਕਿਹਾ ਸੀ ਉਹਨਾਂ ਨੇ ਸਾਡੇ ਨਾਲ ਜੁੜ ਜਿਓ ਇਹ ਅਪਰਾਧ ਅਸੀਂ ਆਪ ਕਰਦੇ ਹਾਂ ਦਾ ਜਵਾਬ ਸਾਨੂੰ ਦੇਣਾ ਪਊਗਾ ਇਹ ਅਪਰਾਧ ਅਸੀਂ ਕੀਤੇ ਨੇ ਗੁਰਬਾਣੀ ਦੇ ਖਿਲਾਫ ਜੋ ਆਦਮੀ ਗੁਰਬਾਣੀ ਦੇ ਖਿਲਾਫ ਕਹਿ ਰਿਹਾ ਹੈ ਉਹ ਅਪਰਾਧੀ ਆਪ ਹੈ ਗੁਰੂ ਨੇ ਕਿਸੇ ਨੇ ਨਹੀਂ ਛਡਾਉਣਾ ਤੁਹਾਨੂੰ ਗੁਰੂ ਨੇ ਤੁਹਾਡੇ ਖਿਲਾਫ ਹੋਈ ਲੜੀ ਜ਼ਾਰ ਕਰੇ ਗਲਤੀ ਪਤਾ ਹੋਵੇ ਉਹ ਸਾਰੇ ਗੁਰੂ ਦਾ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਹੋਊਗਾ ਉਹ ਤਾਂ ਕੜਾ ਐਕਸ਼ਨ ਹੋਊਗਾ ਤੂੰ ਦਾ ਰਖਵਾਲਾ ਜੀ ਕਰੂ ਦਾ ਕਾਨੂੰਨ ਦਾ ਰਖਵਾਲਾ ਹੋਵੇ ਤੂੰ ਕਾਨੂੰਨ ਕਾਨੂੰਨ ਦੇ ਖਿਲਾਫ ਕਰਦਾ ਪੜਿਆ ਹੋਵੇ ਗੁਨਾਹਗਾਰ ਤਾਂ ਉਹ ਵੀ ਸਾਧ ਨੂੰ ਹੈ ਜਿਹੜਾ ਅਣਜਾਣ ਹੈ ਉਹਨੂੰ ਤਾਂ ਬਚਤ ਹੈ ਤੇਰੀ ਤਾਂ ਬਚਤ ਕੋਈ ਨਹੀਂ ਇਹਨੂੰ ਦੀ ਬਚਤ ਕੋਈ ਨਹੀਂ ਹੈ ਜਿਹੜਾ ਜਾਣਦਾ ਵੀ ਬਚਤ ਕੋਈ ਨਹੀਂ ਜਿਹੜੇ ਨਹੀਂ ਸਿੱਖ ਉਹਨਾਂ ਦੀ ਬਚਤ ਹੈ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰੇ ਨਾਨਕ ਆਪ ਗਵਾਏ ਮਿਲਨ ਨਹੀਂ ਪ੍ਰਾਪਤ ਆਪ ਗਵਾਏ ਨਾਨਕ ਆਪ ਗਵਾਏ ਮਿਲਣ ਇੱਥੇ ਬੋਲੂਗਾ ਜਿੰਨਾ ਜਿਹੜਾ ਆਪਣੀ ਮਰਜ਼ੀ ਅੰਦਰੋਂ ਆਪਣਾ ਆਪਾ ਗਵਾਇਆ ਨਹੀਂ ਨਾ ਜਾਂਦਾ ਆਪਣੀ ਇੱਛਾ ਨੂੰ ਖਰਬ ਨਹੀਂ ਨਾ ਕੀਤਾ ਜਾਂਦਾ ਉਹਨਾਂ ਅਜਰ ਭ੍ਰਾਂਤੀ ਬਣੀ ਰਹਿੰਦੀ ਹੈ ਕਿ ਮੈਂ ਕੁਝ ਕਰ ਸਕਦਾ ਇਹ ਜੇ ਨਹੀਂ ਉਧਰ ਲਾਉਣਾ ਤਾਂ ਇਹ ਹੱਥ ਪੰਡਰ ਕੇ ਜੇ ਨਹੀਂ ਇੱਧਰ ਲਾਉਣਾ ਦੁੱਧ ਜਿਹੜੀ ਦੀਪ ਕੇ ਨਹੀਂ ਦੋਈ ਪਾਸੇ ਲੱਗਦੀ ਇਹ ਆਪ ਗਵਾਈ ਹੈ ਨਹੀਂ ਦਾਤਾ ਨਹੀਂ ਆਪ ਗਵਾਇਆ ਆਪਣਾ ਆਪ ਫਿਰ ਭ੍ਰਮ ਦੇ ਵਿੱਚ ਹੈ ਜੇ ਆਪਣਾ ਆਪ ਗਵਾ ਲਿਆ ਨਹੀਂ ਤੇ ਫਿਰ ਭ੍ਰਮ ਫਿਰ ਉਹ ਭਰਮ ਤੋਂ ਬਾਹਰ ਹੈ ਜੇ ਉਧਰ ਨਹੀਂ ਲਾਉਂਗੇ ਤਾਂ ਭਰਮ ਦੇ ਵਿੱਚ ਹੈ ਇੱਕ ਪਾਸੇ ਨਹੀਂ ਲਾਉਂਗੇ ਭਰਮ ਤੇ ਬਾਹਰ ਨਾਨਕ ਆਪ ਗਵਾਈ ਹੈ ਇੱਥੇ ਕੋ ਭਲਾ ਨਹੀਂ ਭ੍ਰਾਂਤ ਹੈ ਉਹ ਕੋਈ ਭਰਮ ਨਹੀਂ ਜਿਹਨੇ ਆਪਣਾ ਆਪਣੇ ਬਾਤ ਉਹਦੀ ਭ੍ਰਾਂਤੀ ਖਤਮ ਹੋ ਗਈ ਉਹਦੇ ਅੰਦਰ ਕੋਈ ਭਰਮ ਨਹੀਂ ਜਿਹਦੇ ਅੰਦਰ ਭਰਮ ਨਹੀਂ ਨਾ ਹੈ ਉਹ ਨਿਰਭੈ ਜਿੰਨਾ ਜਰ ਭਰਮ ਹੈ ਉਹਨਾਂ ਜਰ ਭੈ ਮੇਰਾ ਭਰਮ ਗਿਆ ਉਹ ਭਰਮ ਉਹ ਭਰਮ ਹੂੰ ਜਿਹੜਾ ਡਰ ਹੈ ਡਰ ਦਾ ਭੈ ਹੈ ਨਾਨਕ ਗੁਰੂ ਹੈ ਜੇ ਅਸੀਂ ਕੁਝ ਕਹਿਤਾ ਪਤਾ ਨਹੀਂ ਕੀ ਹੋ ਜੂਗਾ ਭੈ ਹੈ ਭੈ ਨਾਲ ਗੁਰਬਾਣੀ ਭੈ ਮੁਕਤ ਕਰਦੀ ਹੈ ਤੁਸੀਂ ਭੈ ਪਾ ਉਹ ਪੈ ਉਹਦੇ ਚੱਲਣਾ ਜਿਹਦੇ ਪੈ ਵਿੱਚ ਹਵਾ ਚੱਲਦੀ ਹੈ ਪੈ ਵਿੱਚ ਬਵਣ ਬਹਿ ਸਦ ਵਾਹ ਜੇ ਉਹ ਭੈ ਪੈਦਾ ਹੋ ਜੂਗਾ ਹੁਕਮ ਦਾ ਡਰ ਉਪਜੂਗਾ ਡੱਡਾ ਡਰ ਉਪਜਾ ਡਰ ਜਾਊਗਾ ਜੇ ਡਰ ਹੁਕਮ ਦਾ ਪੈਦਾ ਹੋ ਗਿਆ ਜਿਹਦੇ ਅੰਦਰ ਡਰ ਜਾਏ ਸਾਰੇ ਡਰ ਦੂਰ ਹੋ ਜਾਂਦੇ ਉਹ ਕਹੂਗਾ ਮੈਂ ਨਾਨਕ ਦੀ ਗੱਲ ਕਰਦਾ ਨਾਨਕ ਮੇਰੇ ਵੱਲ ਹੈ ਮੈਂ ਕਹਿ ਸਕਦਾ ਵੀ ਤੁਸੀਂ ਕਹੀ ਸੀ ਇਹ ਗੱਲ ਮੈਂ ਤਾਂ ਕਹੀ ਹੈ ਮੈਂ ਆਪਣੇ ਕੋਲੋਂ ਤਾਂ ਕਹੀ ਜਾਂ ਤੁਸੀਂ ਕਹੋ ਮੈਂ ਆਪਣੇ ਕੋਲੋਂ ਕਹੀ ਜਿਨ੍ਹਾਂ ਨੇ ਗੱਲ ਗੁਰੂ ਦੀ ਕੀਤੀ ਹੈ ਗੁਰ ਥਾਪੀ ਦਿੱਤੀ ਕੰਡ ਜਿਓ ਉਹ ਸਾਰੇ ਉਹ ਕੋਣ ਜਿੱਤ ਲੈਣਗੇ ਸਾਰੀਆਂ ਲੜਾਈਆਂ ਜਿੱਤ ਲੈਣਗੇ ਜਾਂ ਨਾਨਕ ਨੇ ਆਪ ਜਿੱਤੀਆਂ ਸਾਰੀਆਂ ਲੜਾਈਆਂ ਜੋਗੀਆਂ ਵੀ ਜਿੱਤ ਲੈਣਗੇ ਪਰਮ ਗਿਆਨ ਨੂੰ ਉਹੀ ਜਿੱਤਣਗੇ ਇੱਥੇ ਦੂਏ ਜਿੱਤ ਕੇ ਦਿਖਾਉਣ ਪਰਮ ਗਿਆਨ ਇਹਨਾਂ ਗਲਤ ਕਰਕੇ ਦਿਖਾਉਣ ਜਿਹੜੀ ਲੜਾਈ ਸਿੱਖ ਨੂੰ ਲੜਾ ਜਿਹੜੀ ਲੜਾਈ ਉਹਨੇ ਆਪ ਲੜੀ ਹੈ ਪਖੰਡਵਾਦ ਦੇ ਖਿਲਾਫ ਉਹ ਲੜਾਈ ਕੌਣ ਲੜੂਗਾ ਕੌਣ ਲੜੂਗਾ ਗੁਰੂ ਆਪਾ ਫਿਰ ਲੜੂਗਾ ਉਹ ਤਾਂ ਉਹ ਗੱਲ ਹੈ ਸਾਡੀ ਉਹ ਚੜਿਆ ਹੁੰਦਾ ਉਹ ਆਰਤੀ ਕਰ ਰਹੇ ਨੇ ਮੁਸਲਮਾਨ ਚੜਿਆ ਹੁੰਦਾ ਨੇ ਉਹ ਆਰਤੀ ਕਰ ਰਹੇ ਨੇ ਸੋਗਰਾ ਦੇ ਮੰਦਰ ਦੇ ਦੇਵਤਾ ਉੱਠੂ ਦੀ ਚੰਡੀ ਪ੍ਰਗਟੋ ਫੌਜਾਂ ਨੂੰ ਮਾਰ ਦੂ ਇਹ ਉਹ ਆਪਣੇ ਜਿਹੜੇ ਆਪਣੇ ਰੈਵਰਾ ਨੂੰ ਪਰਮੇਸ਼ਰ ਮੰਨ ਕੇ ਕਰਨਾ ਵੀ ਅਸੀਂ ਕੁਝ ਨਹੀਂ ਕਰਨਾ ਉਹੀ ਕਰਨਗੇ ਜਾ ਕੇ ਗੁਰੂ ਕਲ ਕੀ ਝੜ ਦੀ ਸੋ ਆਪਣੀ ਰੱਖਿਆ ਕਰੇ ਉਹ ਨਹੀਂ ਕੁਝ ਕਰ ਸਕਦੇ ਉਹ ਤਾਂ ਉਹ ਕਰਨਾ ਜਿਵੇਂ ਉਹਨਾਂ ਹੋਈ ਦੁਆਨ ਹੋਈ ਸੀ ਉਹਨਾਂ ਗੁਲਾਮੀ ਦੇ ਪ੍ਰਤੀਕ ਨੇ ਗੁਲਾਮ ਨੇ 1200 ਸਾਲ ਆਜ ਕੀਤਾ ਮੁਸਲਮਾਨਾਂ ਨੇ ਲੁੱਟ ਕੇ ਹਿੰਦੁਸਤਾਨ ਲੈ ਜਾਂਦੇ ਸਾਰਾ ਡਰਪੋਗ ਰਹਿਣਾ ਤਰੋ ਡਰਪੋਗ ਰਹਿਣ ਤਰੋ ਡਰਦੇ ਨੇ ਮਾੜੀ ਮਾੜੀ ਗੱਲਾਂ ਤੇ ਉਹ ਡਰਦੇ ਚਲੇ ਜਾਂਦੇ ਨੇ ਇੱਥੇ ਬੜੀਆਂ ਤੇ ਜਿੱਥੇ ਮਰਜ਼ੀ ਲੈ ਜਾਓ ਨਾ ਡਰਾ ਕੇ ਸੀਤਾ ਮੋਰੇ ਦੇ ਨਹੀਂ ਰਹਦੇ ਪਤਾ ਟੇਕ ਕੇ ਕਿਉਂ ਕੇ ਗਿਆ ਇਹਦਾ ਹੱਥ ਨੂੰ ਬੁਖਾਰ ਚੜਨਾ ਬੁਖਾਰ ਦਾ ਨੂੰ ਡਰਨਾ ਡਰਦਾ ਜਾ ਕੇ ਡਰ ਜਵੇ ਰਹਿਣਾ ਬੁਖਾਰ ਚੜ ਜਾਂਦਾ ਉਹ ਬੁਖਾਰ ਚੜਦਾ ਤੇਰੇ ਨਾਲ ਨਾ ਕਹਿੰਦੇ ਸੀ ਤਾਂ ਨਹੀਂ ਜੜਾ ਤਲ ਬਿਠਾ ਦਿੰਦਾ ਸਾਰੀ ਸੀ ਨੂੰ ਜੜ ਜੂਗਾ ਬੁਖਾਰ ਤੇ ਖਬਰ ਚੜ ਜੂਗਾ ਔਰ ਇਹ ਕਸਵਾਦ ਹੈ ਜੀ ਆਪਣੇ ਮਿਸਰੀਆਂ ਦੀ ਗੁਰਦਾਰ ਬਣਾਇਆ ਹੋਇਆ ਹਰੇ ਉਹ ਸਾਡੇ ਰਿਸ਼ਤੇਦਾਰੀ ਦੀ ਉਹ ਕਹਿੰਦੇ ਤੇ ਕਮਰਾ ਬਣਾਉਣਾ ਮੈਂ ਨਹੀਂ ਬਣਾਉਣਾ ਸਮਾਟਾ ਲੋ ਗੁਰਦਾਰ ਬਣਾ ਦਿੰਦੇ ਢਾਲ ਹੋਏ ਬੜੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਦੇ ਤੇ ਉੱਥੇ ਨਾਲ ਗੁਰਦੁਆਰਾ ਬਣਾਇਆ ਉੱਥੇ ਮੱਥਾ ਟੇਕਦੇ ਨੇ ਉਹ ਕਹਿੰਦੇ ਜੇ ਤਾਂ ਤਾਕਤ ਬੜੀਆਂ ਤਾਂ ਮੈਂ ਦੇਖ ਲੂਗਾ ਮੇਰੇ ਦਾ ਕਹਿੰਦੇ ਜੇ ਬਾਅਦ ਬਦਲ ਲੂ ਸਾਡੇ ਲੋਕ ਜਵਾਰਾ ਨਹੀਂ ਉਹ ਥੋੜੇ ਨਹੀਂ ਪਾਉਂਦਾ ਤੁਸੀਂ ਡਟੋ ਆਪੋ ਨਹੀਂ ਪਾਉਂਦਾ ਤੁਸੀਂ ਕੀ ਕਰਦੇ ਹੋ ਬਸ ਕਰਦੇ ਨੇ ਲੋਕ ਪੈ ਗਿਆਨ ਹੀਣੇ ਨੂੰ ਪੈ ਹੁੰਦਾ ਜਿੰਨਾ ਚਿਰ ਅਗਿਆਨਤਾ ਉਹ ਨਜ਼ਰ ਪਏ ਗਿਆਨ ਤਾਂ ਪੈ ਗਿਆ ਗਿਆਨ ਸੀ ਸਿੱਖ ਵਿੱਚ ਖਾਬ ਸਿਰ ਗਿਆਨ ਸੀ ਜਿਹਦੇ ਨਾਲ ਪੈ ਮੁਕਤ ਕੀਤਾ ਗਿਆਨ ਹੈ ਕਿ ਵੱਡਨੀ ਮਨੁ ਹਾਥਲਾ ਤਾਂ ਪਤਵਾਰ ਬਾਹਰੋ ਕਹਿੰਦੇ ਕਾਇਰਤਾ ਨੂੰ ਕੱਟਣਾ ਜੇ ਗਿਆਨ ਦੀ ਕੈਂਚੀ ਜਾਈਦੀ ਹੈ ਤੁਹਾਡੇ ਕੋਲ ਗਿਆਨ ਖੜਕ ਚਾਹੀਦੀ ਹੈ ਦਸਮ ਪਾਸ਼ਾ ਦੀ ਭਗਤੀ ਹੈ ਗਿਆਨ ਹੈ ਕੀ ਵੱਡਣੀ ਵੱਡਣੀ ਵੱਡਣ ਵਾਲੀ ਤਲਵਾਰ ਘਰੋਂ ਚਾਹੇ ਖਿੱਚ ਕਰ ਮਨੋ ਹੱਥ ਲੈ ਕਾਤਰਤਾ ਕਾਇਤਰ ਨੂੰ ਕੁਤਵਾਰ ਬਾਹਰ ਕੱਟ ਕੇ ਬਾਹਰ ਕੱਢੋ ਗਿਆਨ ਨਾ ਕੱਢੋ ਤੀ ਕਰਤਾ ਬਾਹਰ ਉਹ ਉਹਦਾ ਨਾ ਕੱਢੋਗੀ ਬਕਾਲਾ ਸਭ ਛੱਡ ਦਿੰਦਾ ਸਾਡੇ ਘਰ ਆ ਕੇ ਸਾਰੇ ਬਾਹਰ ਨਿਕਲ ਜਾਂਦੇ ਛੱਡ ਦਿੰਦਾ ਨਾ ਆ ਕੇ ਘਰ ਨਹੀਂ ਵੜਦਾ ਜੇ ਉਹ ਛਾ ਫੜ ਲੈਂਦਾ ਉਹ ਫਿਰ ਗਿਆਨ ਨਾਨਕ ਆਪ ਗਵਾਏ ਮਿਲਣ ਨਹੀਂ ਭਰਮਤੇ ਕਬੂਤ ਚਵਾ ਤੋਂ ਗਵਾ ਕੇ ਜਿਹੜੇ ਮਿਲਣੋ ਦਬਾ ਕੇ ਆਪਣਾ ਜਿਹੜਾ ਹੈ ਮਨ ਆਪਾ ਆਪਾ ਗਵਾਉਣਾ ਤਾਂ ਮਨ ਮਿਲਦਾ ਮਨ ਨੇ ਆਪਣੀ ਮਰਜ਼ੀ ਛੱਡਣੀ ਇਹ ਹੋ ਗਿਆ ਫਿਰ ਉਹਦੇ ਅੰਦਰ ਭ੍ਰਾਂਤੀ ਖਤਮ ਹੁੰਦੀ ਹੈ ਅਸਲ ਦੀ ਜਿੰਨਾ ਚਿਰ ਮਨ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਇਹੀ ਭ੍ਰਾਂਤੀ ਭ੍ਰਾਂਤੀ ਜੇ ਆਪਣੀ ਮਰਜ਼ੀ ਕਰਦੇ ਹਾਂ ਜਦੋਂ ਭ੍ਰਾਂਤੀ ਦੂਰ ਹੋ ਗਈ ਸਭ ਕੁਝ ਸਾਡੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਉਹਦੋਂ ਬੇਲ ਹੋਣਾ ਉਹਦੋਂ ਹੁਕਮ ਨਾ ਬਣਦਾ ਸਾਡੀ ਮਰਜ਼ੀ ਨਾਲ ਕੁਝ ਨਹੀਂ ਹੋ ਸਕਦਾ ਇਹ ਜਦ ਤੱਕ ਕੇ ਬਸ ਕੁਝ ਨਹੀਂ ਸਭ ਚੱਲੇ ਚਲਾਏ ਇਹਨਾਂ ਗੱਲਾਂ ਦੇ ਸਾਡਾ 100% ਦੀ ਵਿਸ਼ਵਾਸ ਨਹੀਂ ਹੈ ਜੇ 100% ਦੀ ਜਦੋਂ ਵਿਸ਼ਵਾਸ ਹੋ ਗਿਆ ਉਦੋਂ ਸਾਡੇ ਅੰਦਰੋਂ ਪਰਮ ਦੂਰ ਹੋ ਗਿਆ ਫੇਰ ਸਾਡਾ ਅੰਦਰ ਵੇਲ ਹੋਇਆ ਹੈ ਅੰਦਰੋਂ ਉਖੜਦਾ ਹੀ ਨਹੀਂ ਵੇਲ ਹਮੇਸ਼ਾ ਹੀ ਸਾਨੂੰ ਵਿਸ਼ਵਾਸ ਰਹੂਗਾ ਹੁਕਮ ਤੇ ਪ੍ਰਾਂਤੀ ਰਹੂ ਹੀ ਨਹੀਂ ਜੇ ਹੁਕਮ ਦੇ ਉੱਤੇ ਵਿਸ਼ਵਾਸ ਹੈ ਤਾਂ ਜਬਣਾ ਮਰਨਾ ਪੁੱਲ ਪਾਪ ਸਾਰਾ ਹੁਕਮ ਨਾਲ ਕੋਈ ਜਨਤਾ ਨਹੀਂ ਰਹੂਗੀ ਜਨਤਾ ਖਤਮ ਜਨਤਾ ਦਾ ਕੀ ਕੀਜੀਏ ਜੇ ਅਨੋੜੀ ਹੋਏ ਅਨੋੜੀ ਕੋਈ ਹੈ ਹੀ ਨਹੀਂ ਹੁੰਦਾ ਸਭ ਹੁਕਮ ਨਾਲ ਅਨੋੜੀ ਦੀ ਹੈ ਰੋਹੜੀ ਖਰਾਬ ਕਰਦੀ ਹੈ ਕਹਿੰਦੇ ਮਰਦਾ ਜਾਂਦਾ ਪਰ ਮੇਰੇ ਬੈਠੀ ਬੈਠੀ ਕਾਹਦੇ ਮਰ ਗਿਆ ਉਹ 80 ਸਾਲ ਦੀ ਹੈ ਤਾਂ ਜੋ 60 ਸਾਲ ਦਾ ਹੀ ਸੀ ਕਿ ਬੁੱਢਾ ਜੋ ਸੀ ਉਹ ਦੇਖ ਨਹੀਂ ਹੁੰਦਾ ਉਹ ਚੱਲ ਨਹੀਂ ਪਾਣਾ ਨਹੀਂ ਨਾ ਬੰਦੇ ਪਾਣਾ ਨਹੀਂ ਥੋੜੇ ਪਾਣ ਉਹ ਨਹੀਂ ਨਾ ਦੇਖੀ ਸੌ ਸਾਲ ਦਾ ਬਾਪ ਹੈ ਵੀ ਸਾਲ ਛੋਟਾ ਮੁੰਡਾ 80 ਸਾਲ ਦਾ ਚਾਹੇ ਮੰਜੇ ਤੋਂ ਨਹੀਂ ਉੱਠਦਾ ਪਰ ਉਹਦੇ ਬਰਿਆ ਬਰਦਾਸ਼ਤ ਨਹੀਂ ਹੁੰਦਾ ਅਗਿਆਨਤਾ ਨੂੰ ਪਾਣਾ ਨਹੀਂ ਤੋਂ ਬਦੇ ਹੋ ਨਹੀਂ ਦੇਖਿਆ ਬਰਦਾਸ਼ਤ ਤਾਂ ਨਹੀਂ ਹੁੰਦਾ ਸਭ ਕੁਝ ਗਿਆਨ ਹੈ ਗਿਆਨ ਹੈ ਨਹੀਂ ਇਹ ਗਿਆਨ ਹੈ ਨਹੀਂ ਤਾਂ ਧਿਆਨ ਵੀ ਹੈ ਨਹੀਂ ਦੇਖੋ ਜੋਗੀਆਂ ਦੇ ਵਿੱਚ ਬੇਰ ਗੱਲ ਧਿਆਨ ਦੀ ਜੋਗ ਮਤ ਧਿਆਨ ਦੇ ਉੱਤੇ ਖੜਾ ਸਾਰਾ ਗਿਆਨ ਤੇ ਬਿਨਾ ਧਿਆਨ ਨਹੀਂ ਹੈ ਗਿਆਨ ਜੋਗੀ ਗੱਲ ਨਹੀਂ ਕਰਦੇ ਸਮਾਧੀ ਦੀ ਗੱਲ ਕਰਦੇ ਨੇ ਗਿਆਨ ਹੈ ਨਹੀਂ ਗੁਰੂ ਸਾਹਿਬ ਗਿਆਨ ਦੀ ਗੱਲ ਕਰ ਰਹੇ ਨੇ ਤੇ ਜੋਗੀ ਗੱਲ ਧਿਆਨ ਦੀ ਗੱਲ ਕਰ ਰਹੇ ਭਾਈ ਜੇ ਗਿਆਨ ਦੀ ਧਿਆਨ ਦਾ ਕਰਨਾ ਜਿਹਦਾ ਧਿਆਨ ਧਾਰਦਾ ਹੈ ਉਹਦਾ ਗਿਆਨ ਵੀ ਤਾਂ ਚਾਹੀਦਾ ਗਿਆਨ ਦੀ ਧਿਆਨ ਕਿਹਦਾ ਜੋੜਦੇ ਹੋ ਹਵਾ 'ਚ ਆਕਾਸ਼ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਗਿਆਨ ਦੀ ਸਮਝ ਨਹੀਂ ਉਹਦਾ ਨਾ ਸਾਡਾ ਧਿਆਨ ਦੇ ਵਿੱਚ ਸਾਡੇ ਆਏ ਨਹੀਂ ਸਕਦਾ ਇਸ ਕਰਕੇ ਗਿਆਨ ਪਹਿਲਾਂ ਹੈ ਧਿਆਨ ਬਾਅਦ ਹੈ ਸਾਰੀ ਜਿਹੜਾ ਜੀ ਗਿਆਨ ਦਾ ਨਾ ਚੱਕ ਹੋ ਜਾਂਦਾ ਧਿਆਨ ਦੀ ਲੋੜ ਲੋ ਜੀ ਗਿਆਨ ਦਾ ਨਾ ਚੱਕ ਹੋ ਜਾਂਦਾ ਕਿਸੇ ਨੂੰ ਹੋਇਆ ਵੀ ਅਮਰ ਗਿਆਨ ਲੈ ਮੈਨੂੰ ਕਰਾਓ ਤੁਹਾਨੂੰ ਨਹੀਂ ਹੋ ਸਕਦਾ ਆਪੇ ਨਹੀਂ ਹੋ ਸਕਦਾ ਮੈਨੂੰ ਹੈਗਾ ਪਹਿਲਾਂ ਤੇਰੇ ਨਾਲੋਂ ਜ਼ਿਆਦਾ ਤੇਰੇ ਪਖੰਡ ਵਾਲੂ ਨਹੀਂ ਮੈਂ ਮੰਨਦਾ ਤਾਂ ਨਹੀਂ ਹੋ ਸਕਦਾ ਤੇਰਾ ਕਿੰਨਾ ਗਿਆਨ ਆਪਾਂ 10 15 20000 ਆਦਮੀ ਇਕੱਠਾ ਕਰਕੇ ਤੋਲ ਲੈਨੇ ਇੱਕ ਪਾਸੇ ਤੂੰ ਵੇ ਛਾਬੇ ਜਿਹੋ ਪਾਸੇ ਮੈਂ ਵੀ ਛਾਬੇ ਤੂੰ ਘੰਟਾ ਬੋਲਿਆ ਕਰੀ ਮੈਂ 15 ਮਿੰਟ ਬੋਲਿਆ ਕਰੂੰ ਤੂੰ 4 ਘੰਟੇ ਬੋਲ ਲਈ ਮੈਂ ਤਾਂ ਘੰਟਾ ਬੋਲਿਆ ਕਰੂੰ ਤੈਨੂੰ ਪਤਾ ਲੱਗ ਜੂਗਾ ਪਬਲਿਕ ਨੂੰ ਦੱਸੋ ਪਬਲਿਕ ਤੱਕੜੀ ਤੇ ਪਬਲਿਕ ਹੈ ਤੂੰ ਕਿੱਥੇ ਖੜਾ ਬੋਲਾ ਗੁਰਬਾਣੀ ਜੋ ਗੁਰਬਾਣੀ ਤੁਸੀਂ ਗੁਰਬਾਣੀ ਆਪਣਾ ਭੇਸ ਹੈ ਦੁਆਨਾ ਭੇਸ ਹੈ ਗੁਰਬਾਣੀ ਤੂੰ ਸਮਝਾਈ ਲੋਕਾਂ ਨੂੰ ਗੁਰਬਾਣੀ ਮੈਂ ਸਮਝੋ ਅਸੀਂ ਜੀ ਬਹਿਸ ਨਹੀਂ ਕਰਦੇ ਕਿਸੇ ਨੂੰ ਰਾਮਪੁਰਾ ਨਰਾਇਣ ਸੀ ਉਹਦੇ ਰਿਸ਼ਤੇ ਉਹ ਵਿਆਹ ਉੱਥੇ ਆਦਾ ਇਹਨਾਂ ਦੀ ਹਾਲਤ ਇਹਨਾਂ ਦੇ ਗਿਆਨ ਗਿਆਨ ਕਿਵੇਂ ਹੋ ਜਾਊਗਾ ਗਿਆਨ ਦਾ ਬੰਦਾ ਬਣ ਰਿਹਾ ਹੈ ਗੁਰਬਨ ਗਿਆਨ ਨਾ ਹੋਏ ਗੁਰਬਾਣੀ ਸਾਰੀ ਗਿਆਨ ਦੇ ਉੱਤੇ ਖੜੀ ਹੈ ਔਰ ਨਹੀਂ ਜੋਗੀਆਂ ਨੂੰ ਕਹਿੰਦਾ ਮਨ ਬਣਿਆ ਜਾ ਸਕਦਾ ਗਿਆਨ ਬਿਨਾ ਨਹੀਂ ਰੁਕ ਸਕਦਾ ਮਨ ਗਿਆਨ ਬਿਨਾ ਨਹੀਂ ਭਰਮ ਜਾਂਦਾ ਗਿਆਨ ਬਿਨਾ ਗਿਆਨ ਧਿਆਨ ਕਛ ਕਰਮ ਨੂੰ ਜਾਣੋ ਮੈਨੂੰ ਇਹਨਾਂ ਪਤਾ ਹੈ ਗਿਆਨ ਨਾਲ ਧਿਆਨ ਟਿਕ ਜਾਂਦਾ ਮੈਨੂੰ ਕਿਸੇ ਐਸੇ ਕਰਮ ਦਾ ਪਤਾ ਨਹੀਂ ਜਿਸ ਨਾਲ ਧਿਆਨ ਟਿਕਦਾ ਹੋਵੇ ਐਸਾ ਕਰਮ ਕੋਈ ਨਹੀਂ ਮੈਂ ਜਾਣਦਾ ਮੈਂ ਸੁਣੇ ਐਸਾ ਕਰਮ ਕੋਈ ਨਹੀਂ ਕਰਮ ਕਾਂਡ ਵਾਲੀਆਂ ਮੱਤਾਂ ਨੇ ਬਾਕੀ ਸਾਰੀਆਂ ਗਿਆਨ ਦੇ ਨਾਲ ਧਿਆਨ ਟਿਕਦਾ ਹੈ ਗਿਆਨ ਨਾਲ ਧਿਆਨ ਜੁੜਦਾ ਹੈ ਗਿਆਨ ਦੇਣ ਲੱਗ ਜਾਓ ਧਿਆਨ ਜੁੜ ਜਾਂਦਾ ਗਿਆਨ ਧਿਆਨ ਨੂੰ ਕਸ਼ਟ ਕਰਦਾ ਹੈ ਜਿਹੜਾ ਜੇ ਕੋਈ ਗਿਆਨ ਹਾਸਲ ਕਰਦਾ ਹੈ ਧਿਆਨ ਆਪੇ ਗਿਆਨ ਨਾਲ ਜੁੜ ਜਾਂਦਾ ਹੈ ਕਲਪਨਾ ਆਪੇ ਛੁੱਟ ਜਾਂਦੀ ਹੈ ਸੋਚਣਾ ਆਪੇ ਬੰਦ ਹੋ ਜਾਂਦਾ ਸ਼ੁਰੂ ਤੋਂ ਹੀ ਹੋ ਜਾਂਦਾ ਹੈ ਗਿਆਨ ਮਸਲਾ ਹੀ ਐਸਾ ਧਿਆਨ ਨੂੰ ਖਿੱਚ ਲੈਂਦਾ ਆਪਣੇ ਨਾਲ ਜੋੜ ਲੈਂਦਾ ਸੁਰਤ ਨੂੰ ਆਪਣੇ ਨਾਲ ਜੋੜ ਲੈਂਦਾ ਗਿਆਨ ਧਿਆਨ ਕਛ ਕਰਮ ਨੂੰ ਜਾਣਾ ਕਰਮ ਕੋਈ ਨਹੀਂ ਜਿਹੜਾ ਖਿੱਚ ਕੇ ਸੁਰਤ ਨੂੰ ਆਪਣੇ ਨਾਲ ਜੋੜ ਲੈਂਦਾ ਕਰਮ ਤੁਸੀਂ ਕਰਦੇ ਹੋ ਸੁਰਤ ਧਿਆਨ ਕਿਤੇ ਹੋਰ ਕਰਦੇ ਕਰਮ ਦਾ ਹੱਥ ਪੈਰ ਨਾਲ ਹੀ ਹੱਥ ਪੈਰ ਤੱਕ ਸੀਮਤ ਹੈ ਕੋਈ ਵੀ ਕੰਮ ਕਰਦੇ ਧਿਆਨ ਕਿਸੇ ਪਾਸੇ ਜਾ ਸਕਦਾ ਕੁਝ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਬਾਕੀ ਤੂੰ ਕੌਣ ਹੈ ਪਰਮੇਸ਼ਰ ਤੂੰ ਕੌਣ ਹੈ ਦਲਾਬਾਦ ਬਾਬਾ ਨੂੰ ਰੇ ਕੋਈ ਗਿਆਨ ਨਹੀਂ ਪਿਤਾ ਦਾ ਜਨਮ ਕੀ ਜਾਣੇ ਤੂੰ ਐਨਾ ਪਤਾ ਲੱਗਿਆ ਕਿ ਗਿਆਨ ਨਾਲ ਤੇਰੇ ਤੇ ਪੜ ਬਸ ਹੋਰੇ ਤੋਂ ਕਹਾਣੀ ਕੁਝ ਪਤਾ ਸਾਰਨਾ ਜਾਣਾ ਤੇਰੀ ਇਹ ਤੋਂ ਕਹਾਂ ਕੁਝ ਨਹੀਂ ਪਤਾ ਸਭ ਤੋਂ ਵੱਡਾ ਸਤਗੁਰ ਇੱਥੇ ਕੋ ਹੋਣਾ ਸਤਗੁਰ ਸਭ ਤੋਂ ਵੱਡਾ ਕਿਤੇ ਐ ਸੰਸਾਰ 'ਚ ਵੱਡੇ ਛੋਟੇ ਇੱਥੇ ਨੇ ਉੱਥੇ ਤਾਂ ਕੋਈ ਵੱਡਾ ਛੋਟਾ ਹੀ ਦਰਗਾਹ 'ਚ ਦਰਗਾਹ ਤਾਂ ਇੱਕੋ ਜਿਹੀ ਨੇ ਸਾਰੇ ਕੋਈ ਵੱਡਾ ਛੋਟਾ ਹੀ ਨਹੀਂ ਇੱਥੇ ਵੱਡੇ ਛੋਟੇ ਨੇ ਸੰਸਾਰ 'ਚ ਸਭ ਤੋਂ ਵੱਡਾ ਸਤਗੁਰ ਸਤਗੁਰ ਸਭ ਤੋਂ ਵੱਡਾ ਹੈ ਸਤਗੁਰ ਕੋਲ ਹੁੰਦਾ ਜਿਹਦੇ ਕੋਲ ਸੱਚ ਦਾ ਗਿਆਨ ਸਤਗੁਰ ਨੇ ਜਾਣ ਲਿਆ ਉਹ ਸਤਗੁਰ ਉਹ ਭਗਤ ਹੈ ਭਗਤ ਤੋਂ ਵੱਡਾ ਕੋਈ ਨਹੀਂ ਹੁੰਦਾ ਕਹਾ ਕੌਮਾ ਸਭ ਤੋਂ ਵੱਡਾ ਸਤਗੁਰ ਦੇ ਕੌਮਾ ਨਾਨਕ ਨਾਨਕ ਕਵੀ ਹੈ ਨਾਨਕ ਦੀ ਲਹਿਰ ਉਹਨੇ ਆਪਣਾ ਨੋ ਵਰਤਿਆ ਤਖਲਸ ਵਰਤਿਆ ਸਭ ਤੋਂ ਵੱਡਾ ਸਤਗੁਰ ਨਾਨਕ ਕਹਿੰਦਾ ਜਿਨ ਕਰ ਰੱਖੀ ਮੇਰੀ ਜਿਹਨੇ ਮੇਰੀ ਵੀ ਕਲਪਨਾ ਰੱਖੀ ਹੋਈ ਹੈ ਉਹ ਸਤਗੁਰ ਹੈ ਸਭ ਤੋਂ ਵੱਡਾ ਨਾਨਕ ਕਹਿੰਦਾ ਮੇਰੀ ਕਲਪਨਾ ਉਹਨੇ ਰੱਖੀ ਹੈ ਨਾਨਕ ਦੀ ਕਲਪਨਾ ਉਹਨੇ ਬੰਦ ਕੀਤੀ ਹੈ ਤਾਂ ਕਹਿੰਦਾ ਤੁਸੀਂ ਉਹਦੇ ਬੰਦ ਕਰਾ ਲਓ ਆਪਣੀ ਹੱਡ ਬੀਤੀ ਦਸੀ ਹੋਈ ਹੈ ਇਹਦੇ ਵਿੱਚ ਅਰੇ ਕੀ ਕਹਤਾ ਸਤਗੁਰ ਪ੍ਰਾਨ ਸਭ ਤੋਂ ਵੱਡਾ ਸੋ ਕਵਤਾ ਤਾਂ ਸਾਡੀ ਲਿਖੀ ਹੋਈ ਹੈ ਨਾ ਨਾਨਕ ਦੀ ਲਿਖੀ ਹੋਈ ਨਹੀਂ ਜੇ ਤਾਂ ਨਾਨਕ ਦੀ ਲਿਖੀ ਹੋਈ ਹੈ ਫਿਰ ਤਾਂ ਨਾਨਕ ਤਖਲਸ ਦੇ ਤੌਰ ਤੇ ਵਰਤਿਆ ਫਿਰ ਤਾਂ ਤੁਰਕੀ ਬਾਣੀ ਹੈ ਨਾਨਕ ਨੇ ਬੋਲੀ ਹੈ ਜੇ ਤਾਂ ਹੈਗੀ ਫਿਰ ਤਾਂ ਨਾਨਕ ਬੋਲਣ ਵਾਲਾ ਕਵਿਤਾ ਲਿਖਣ ਵਾਲਾ ਨੇ ਆਪਣਾ ਨਾਮ ਵਿੱਚ ਵਰਤ ਲਈ ਸੀ ਵਰਤੇ ਹੋਇਆ ਫਿਰ ਤਾਂ ਅਰਥੇ ਬਣ ਗਏ ਜੇ ਅਸੀਂ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਮ ਸਤਿਗੁਰ ਨਾਮ ਸਭ ਤੋਂ ਵੱਡਾ ਫਿਰ ਬਾਣੀ ਸਾਡੀ ਹੈ ਨਾ ਉਸ ਦੀ ਨਹੀਂ ਫਿਰ ਬਾਣੀ ਕੱਚੀ ਹੋ ਗਈ ਆ ਸਭ ਤੋਂ ਵੱਡਾ ਸਤਿਗੁਰ ਨਾਮ ਹੈ ਨਹੀਂ ਨਾਨਕ ਸਤਿਗੁਰ ਹੈ ਨਹੀਂ ਨਾਨਕ ਜਾਣ ਕਿਤੇ ਨਾਮ ਨਾਲ ਸਤਿਗੁਰ ਨਹੀਂ ਆਇਆ ਬਾਣੀ ਜਿੱਦ ਹੋ ਕੇ ਨਾਨਕ ਨਾਲ ਕਿਤੇ ਸਤਿਗੁਰ ਨਹੀਂ ਆਇਆ ਨਾਮ ਨਾਲ ਜਾਣਾ ਹੈ ਜਿੱਥੇ ਵੀ ਆਇਆ ਭਾਈ ਉਹ ਲਾਲ ਨੇ ਲਾਤਾ ਸਤਿਗੁਰੂ ਨਾਲ ਪ੍ਰਗਟੇ ਉਹ ਬਾਣਾ ਕੱਚੀ ਨੇ ਸਾਰੀ ਉੱਥੇ ਬਹੁਤ ਕੁਝ ਕੱਚਾ ਤਾਂ ਕੱਚ ਵਿੱਚ ਹੈ ਸਾਰੇ ਸਾਰੇ ਹਿੰਦੂ ਮਤ ਉਹਨਾਂ ਗੁਰਦਾ ਗੁਰਦਾਸ ਨੇ ਪਹਿਲੀ ਗੱਲ ਤਾਂ ਲਿਖੀ ਨਹੀਂ ਚੱਲ ਜੇ ਲਿਖਿਆ ਵੀ ਕੀ ਉਹ ਵੇਲੇ ਦੀ ਬੋਲੀ ਹੋਣੀ ਹੈ ਮਿਹਰਬਾਨ ਨੇ ਬਾਣੀ ਲਿਖੀ ਹੈ ਮਿਹਰਬਾਨ ਨੂੰ ਬੁਲਾ ਕੇ ਦੇਖੋ ਬਾਰ ਮਿਲਦੀਆਂ ਨੇ ਮਿਹਰਬਾਨ ਵਾਲੀ ਭਾਸ਼ਾ ਨੂੰ ਭਾਸ਼ਾ ਨਹੀਂ ਮਿਲਦੀ ਉਸ ਵੇਲੇ ਮਿਹਰਬਾਨ ਲਿਖ ਰਿਹਾ ਸੀ ਥੋੜਾ ਹੀ ਫਰਕ ਹੈ ਉਸ ਵੇਲੇ ਤੇ ਬੋਲੀ ਹੋਰ ਉਸ ਵੇਲੇ ਦੀਤਾ ਲਿਖੀ ਹੋਈ ਜਿਹੜਾ ਇਤਿਹਾਸ ਹੈ ਜਦ ਸਾਖੀ ਭਾਈ ਵਾਲੇ ਵਾਲੀ ਪਹਿਲੀ ਉਹਦੀ ਬੋਲੀ ਹੋਰ ਉਸ ਵੇਲੇ ਤੇ ਬੋਲੀ ਹੋਣੀ ਹੈ ਉਹ ਕਿਸੇ ਕੰਮ ਦਾ ਵਿਆਖਿਆ ਜਿੱਥੇ ਲੈਵਲ ਤੇ ਅਸੀਂ ਵਿਆਖਿਆ ਕਰਦੇ ਹਾਂ ਬਾਣੀ ਦੀ ਹੁਣ ਕੋਈ ਉਹਦੇ ਛਾਇਆ ਜੀ ਗੱਲ ਵਿਆਖਿਆ ਨਹੀਂ ਭਾਈ ਗੁਰਦਾਸ ਮਹਾਰਾਜ ਤੇ ਤੋਂ ਉਲਟਾ ਸਾਰੀ ਉਹ ਗੱਲ ਦੱਸੀ ਹੋਈ ਉੱਥੇ ਉਹਦੇ ਭਾਈ ਗੁਰਦਾਸ ਨੂੰ ਕਹਿੰਦੇ ਨੇ ਵੀ ਲੈ ਗਿਆ ਸੀ ਕਾਸ਼ੀ ਪੜ ਕੇ ਕਾਸ਼ੀ ਕੀ ਕਰਨ ਗਿਆ ਸੀ ਪੜ ਤੇ ਗੁਰੂ ਘਰ ਨੂੰ ਤਾਂ ਫਿਰ ਕਾਸ਼ੀ ਕਹਾਂ ਹੋਈ ਤੇ ਕਾਸ਼ੀ ਨੂੰ ਪੜਨ ਜਾਣਾ ਪਿਆ ਇੱਕ ਪਾਸੇ ਤਾਂ ਕਹਿੰਦੇ ਉਹ ਪੜਤ ਨੂੰ ਹੋਰ ਛਜੂਰੇ ਗਿਆਨ ਕਰਾਇਆ ਭਾਈ ਗੁਰਦਾਸ ਨੂੰ ਕਾਸ਼ੀ ਪੜਨ ਭੇਜਤਾ ਪੰਡਤ ਬੜੇ ਹੋਏ ਗੁਰੂ ਘਰ ਛੋਟਾ ਹੋਇਆ ਗੁਰੂ ਘਰ ਦੇ ਵਿੱਚ ਤਾਂ ਫਿਰ ਕੋਈ ਗਿਆਨ ਵਾਲੀ ਗੱਲ ਹੈ ਨਹੀਂ ਸੀ ਕਾਸ਼ੀ ਦੀ ਮਤਰੋ ਹੈ ਮਤ ਉਲਟਾ ਹੈ ਸਾਰੀਓ ਕਾਸ਼ੀ ਵਿੱਚ ਤਾਂ ਪੱਤੇ ਹੈ ਨਹੀਂ ਕਬੀਰ ਕਹਿੰਦਾ ਮੇਰਾ ਜਨਮ ਸ਼ੇਪੁਰੀ ਸਾਰਾ ਹੋਇਆ ਗਿਆ ਤੁਸੀਂ ਭਾਈ ਗੁਰਦਾਸ ਨੂੰ ਕਾਸ਼ੀ ਭੇਜ ਦਿਓ ਉਹਨਾਂ ਨੂੰ ਆਇਆ ਸੀ ਵੀ ਇਹਨਾਂ ਨੂੰ ਕਿਹੜਾ ਪਤਾ ਸਿੱਖਾਂ ਨੇ ਕਿਹੜਾ ਇਹਦੀ ਖੋਜ ਕਰਨੀ ਗੁਰਬਾਣੀ ਦੀ ਜੋ ਮਰਜ਼ੀ ਲਿਖ ਲਓ ਮੱਥਾ ਟੇਕਣੇ ਅਨਪੜ ਕੌਮ ਸੀ ਨਾਲੇ ਪੜ੍ਹਿਆ ਲਿਖਿਆ ਕੌਮ ਸੀ ਨਾ ਉਹਨਾਂ ਨੂੰ ਕੀ ਪਤਾ ਸੀ ਵੀ ਸਿਆਪਾ ਹੋ ਜੂਗਾ ਅੰਗਰੇਜ਼ਾਂ ਦੇ ਬਾਅਦ ਇੱਥੇ ਪੜ੍ਹਾਈ ਸ਼ੁਰੂ ਹੋ ਜੂ ਲੋਕ ਪੜ ਜਾਣ ਕੀ ਪਤਾ ਫਟਾਫਟ ਪੜ੍ਹਦੇ ਸਾਰੀ ਉਹਨਾਂ ਦੀ ਗ੍ਰਿਫਤ ਆਪਣੀ ਸੀ تعلیم ਤੇ ਆਪਣੀ ਗ੍ਰਿਫਤ ਸੀ ਪੜ੍ਹਨ ਦੀ ਉਹੀ ਚਾਹੁੰਦਾ ਹੁਣ ਹਿੰਦੂ ਤੋਂ ਵੀ ਹੋਰ ਕਿਸੇ ਨੂੰ ਪੜਨਾ ਨਵਾਂ ਉਹੀ ਮੈਂ ਫੇਰ ਪਿੱਛੇ 4000 2000 ਸਾਲ ਬੈ ਗਿਆ ਜਾਣਾ ਚਾਹੁੰਦੇ ਪਿੱਛੇ ਨੂੰ ਬੁੱਧੀਹੀਨ ਜਿਹੜਾ ਆਦਮੀ ਪਿੱਛੇ ਖਿੱਚਿਆ ਖਿੱਚੂ ਕੌਮ ਉਹ ਬੁੱਧੀਹੀਨ ਹੁੰਦਾ ਦੁਨੀਆ ਅੱਗੇ ਨੂੰ ਵਧਦੀ ਹੈ ਗਿਆਨ ਹਮੇਸ਼ਾ ਅੱਗੇ ਨੂੰ ਵੱਧਦਾ ਹੋਜ ਹਮੇਸ਼ਾ ਅੱਗੇ ਨੂੰ ਵਧਦੀ ਹੈ ਉਹ ਪਿੱਛੇ ਨੂੰ ਜਾਂਦਾ ਪਿੱਛੇ ਨੂੰ ਜਾਂਦਾ ਡੁੱਬ ਜਾਂਦਾ ਹੁੰਦਾ ਗੁਰਬਾਣੀ ਅਲਰਟ ਕਰਦੀ ਹੈ ਸਾਨੂੰ ਪਿੱਛੇ ਜਾਣ ਦੇ ਸਾਡੇ ਵੀ ਨੇ ਪਿੱਛੇ ਜਾਣ ਵਾਲੇ ਸਾਡੇ ਵੀ ਬੈਗੇ ਵਾਲੇ ਬਹੁਤ ਨੇ ਕਹਿੰਦੇ ਅਗਾਹ ਕੋ ਤਰੰਗ ਪਾਛੇ ਫਿਰ ਨੂੰ ਬੋਲੜਾ ਛੇਵੇਂ ਪਾਸ਼ਾ ਨੇ ਘੋੜੇ ਲੈ ਲੈ ਤਲਵਾਰਾਂ ਲੈ ਲਈ ਦਸਮ ਦਸਮ ਪਾਸ਼ਾ ਵੇਲੇ ਬੰਦੂਕਾਂ ਦੀ ਵੀ ਲੈ ਲਈ ਨਾ ਰੱਖੀ ਨਾ ਤੋਪਾ ਵੀ ਰੱਖੀ ਨੇ ਗਾਨ ਕੁਝ ਹੋਰ ਆ ਉਹ ਵੀ ਰੱਖਣਾ ਜੇ ਕਹਿਣ ਵੀ ਸਭ ਤਾਂ ਕਿਰਪਾਨ ਦਿੱਤੀ ਇਸ ਤਾਂ ਕਿਰਪਾਨ ਤੋਂ ਕਾਹ ਜਾਣੇ ਤੇ ਤਾਂ ਮੂਰਖ ਨੇ ਕਿਰਪਾਨ ਹੋਰ ਚੀਜ਼ ਹੈ ਉਹ ਇਸ਼ਟ ਉਹ ਤਾਂ ਗਿਆਨ ਖੜਕ ਦੀ ਪ੍ਰਤੀਕ ਹੈ ਉਹ ਗੱਲ ਹੋਰ ਹੈ ਉਹ ਰਹਿਤ ਵਿੱਚ ਹੈ ਹਥਿਆਰ ਥੋੜੀ ਹੈ ਕਿਰਪਾਨ ਜਿਹਨਾਂ ਲੋਕਾਂ ਨੇ ਕਿਰਪਾਨ ਨੂੰ ਬਤੌਰ ਹਥਿਆਰ ਪ੍ਰਚਾਰਿਆ ਉਹ ਪਾਗਲ ਨੇ ਉਹ ਬਜ਼ੁਰਗਾਂ ਫਰਗਾਦ ਰੱਖਿਆ ਦਸਮ ਪਾਸ਼ਾ ਨੇ ਉਹਨਾਂ ਦੀ ਪੂਜਾ ਕਰਦੇ ਨਹੀਂ ਤੁਸੀਂ ਕਿਉਂ ਰੱਖੀ ਉਹਨੂੰ ਤੀਰ ਕਿਉਂ ਰੱਖੇ ਉਹਨੇ ਸਾਰਿਆਂ ਨੂੰ ਇਕੱਠਾ ਕਰਤਾ ਸ਼ਾਸਤਰ ਨਾਮ ਵਾਲਾ ਦੇ ਵਿੱਚ ਅਸ ਕਿਰਪਾਨ ਖੰਡੋ ਖੜਗ ਤੁਮਕ ਤੁਮਕ ਆ ਗਿਆ ਤੋਪ ਆ ਗਿਆ ਬਰੂਦੀ ਹਥਿਆਰ ਆ ਤੁਮਕ ਤਵਰ ਔਰ ਤੀਰ ਸਹਿਬ ਸਰੋਹੀ ਸਾਥੀ ਹੈ ਹਮਾਰੇ ਪੀਰ ਸਾਰੇ ਪੀਰ ਵਿੱਚ ਕਿਰਪਾਨਾ ਪੀਰ ਸਾਰੇ ਆ ਗਏ ਕਿਰਪਾਨ ਵਿੱਚ ਹੀ ਆ ਗਈ ਪਰ ਇਹਨੂੰ ਕੀ ਪਤਾ ਵੀ ਕੀ ਪੰਕਤੀ ਹੈ ਕੀ ਇਹਦੇ ਅਰਥ ਨੇ ਇਹ ਕੀ ਜਾਣ ਵੀ ਕਾਹਦੇ ਲਿਖੀ ਹੈ ਗੱਲ ਕੀ ਹੈ ਇਹ ਹੈ ਹਮਾਰੇ ਪੀਰ ਤੁਮਕ ਵਿੱਚ ਨਹੀਂ ਆ ਗਈ ਤੀਰ ਤੂੰ ਹੀ ਸੈਕੀ ਤੂੰ ਹੀ ਤੂੰ ਹੀ ਤਵਰ ਦਰਬਾਰ ਨਾਮ ਤੇ ਹਾਰੋ ਜੋ ਜਪਾ ਪੈ ਸੁਤ ਪਪਾ ਫਿਰ ਤੂੰ ਹੀ ਕਹਤਾ ਇਹ ਸਭ ਘਾਟਾਂ ਤੇਰੀਆਂ ਨੇ ਅਸਲ ਦੇ ਵਿੱਚ ਤਾਂ ਤੂੰ ਹੀ ਹੈ ਥੋੜਾ ਗਿਆਨ ਤੇਰੇ ਜੀ ਚੱਲਦਾ ਹੈ ਐ ਸੰਸਾਰ ਦਾ ਸੱਚ ਹੋਰ ਹੈ ਉਹ ਸੰਸਾਰ ਦਾ ਸੱਚ ਹੋਰ ਹੈ ਤੀਰ ਵੀ ਤੂੰ ਹੀ ਬਾਣੀ ਦੇ ਬਾਣੀ ਚੱਲਦੇ ਸਰਗੁਣ ਸੂਰਮੇ ਬਾਣ ਜੋ ਵਾਹਿਆ ਕਬੀਰ ਨੂੰ ਕਿਹੜਾ ਬਾਣ ਵਾਹਿਆ ਉਹ ਬਾਣ ਸਰੀਰ ਦੀ ਸ਼ੇਖ ਨਹੀਂ ਕਰਦਾ ਕਲੇਜੇ ਸ਼ੇਖ ਕਰਦਾ ਬੰਦੇ ਵਿੱਚ ਕਰਦਾ ਸਰੀਰ ਦੀ ਨਹੀਂ ਕਰਦਾ ਸ਼ੇਖ ਅਲੱਗ ਅਲੱਗ ਨੇ ਆ ਲੋਕ ਅਲੱਗ ਹੈ ਨਾਨਕ ਦਾਸ ਮੁਖਰੇ ਜੋ ਬੋਲੇ ਯਹਾਂ ਵਾਂ ਸੱਚ ਜਿਹੜਾ ਨਿਰਾਕਾਰੀ ਦੁਨੀਆ ਦਾ ਵੀ ਸੱਚ ਹੈ ਇਹ ਦਾ ਵੀ ਸੱਚ ਹੈ ਇੱਕ ਮੁਕਤੀ ਹੁਣੇ ਆਉਗੀ